ਪੌੜੀ ਸੱਸਾ ਸਿਆਣ ਪਛਾੜ ਇਆਣਾ ਸੱਸਾ ਸਿਆਣ ਪਛਾੜ ਇਆਣਾ ਇਹ ਜਿਹੜੀ ਸਿਆਣ ਬਣ ਤੇਰੀ ਆਪਣੀ ਇਹ ਛੱਡ ਦੇ ਆਪਣੀ ਸਿਆਣ ਬਣਾ ਤੂੰ ਲੋਕਾਂ ਨੂੰ ਆਪਣੇ ਬਸ ਕਰਕੇ ਕੀਤਾ ਹੋਇਆ ਉਲਟੇ ਰਸਤੇ ਪਾਉਣ ਨੂੰ ਬਾਣੀ ਮੰਨਣੀ ਤੋੜ ਮਰੋੜ ਕੇ ਹੁਜਤ ਜਾਣਨਾ ਇਹ ਸਿਆਣ ਫਸਾ ਇਆਣਾ ਇਹ ਤੇਰਾ ਅਣਜਾਣਪਣ ਲੈ ਕੇ ਡੁੱਬ ਜੂ ਤੈਨੂੰ ਇਹ ਸਿਆਣਪ ਜਦ ਡੁੱਬਣਾ ਆਪਣੀ ਬੁੱਧੀ ਨੇ ਲੈ ਕੇ ਡੁੱਬਣਾ ਚਾਹੀਦਾ ਆਪਣੀ ਮਤ ਨੇ ਲੈ ਕੇ ਡੁੱਬਣਾ ਤੇ ਗੁਰ ਕੀ ਮਤ ਨੇ ਤੈਨੂੰ ਤਾਰਨਾ ਤਾਰਨ ਵਾਲੀ ਗੁਰ ਕੀ ਮਤ ਆਪਣੀ ਮਤ ਤਾਰਨ ਵਾਲੀ ਨਹੀਂ ਜਿੰਨਾ ਜਰ ਆਪਣੀ ਮਤ ਨਹੀਂ ਛੱਡਦਾ ਉਹਨਾਂ ਜਰ ਸਿਆਣਾ ਨਹੀਂ ਬਣ ਸਕਦਾ ਐਣਾ ਹੀ ਰਹੇਗਾ ਨਾਲ ਐਣੇ ਦੋਸਤੀ ਕਦੇ ਨਾ ਹੋਵੇ ਰਾਸ ਸੰਤਾਂ ਨਾਲ ਦੋਸਤੀ ਰਾਸ ਨਹੀਂ ਆ ਸਕਦੀ ਜੇ ਕੱਦ ਚੰਗੀ ਕਰੇ ਦੂਜੀ ਵੀ ਬੇਰਾਸ ਜੇ ਕੰਦ ਗੱਲ ਚੰਗੀ ਨਿਕਲੇ ਦੂਜੀ ਬੇਰਾਸ ਹੋ ਜੂਗੀ ਹਾਂਜੀ ਹਕਮਤ ਨਾ ਪ੍ਰਭੂ ਪਤੀਆਨਾ ਹਕਮਤ ਆਰ ਹੁਕਮਤ ਤੇਰੀ ਮਰਜ਼ੀ ਹੁਕਮ ਅਰ ਤੇਰੀ ਕਲਾਕਾਰੀ ਹਕਮਤ ਕਲਾਕਾਰੀ ਨੂੰ ਮੈਨੂੰ ਇਹ ਦੋਹਾਂ ਚੀਜ਼ਾਂ ਨਾਲ ਪ੍ਰਭੂ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ ਉਹ ਦੋਹਾਂ ਨੂੰ ਨਹੀਂ ਮੰਨਦਾ ਜਾਣਦਾ ਘੜ ਘੜ ਕੇ ਅੰਤਰ ਕੀ ਜਾਣਦਾ ਇਹ ਸੰਸਾਰ ਨੂੰ ਬਲੈਕਮੇਲ ਕਰ ਲੇਗਾ ਉਹਨੂੰ ਬਲੈਕਮੇਲ ਨਹੀਂ ਕਰ ਸਕਦਾ ਦੋਹਾਂ ਚੀਜ਼ਾਂ ਨਾਲ ਇਹ ਦੋਏ ਚੀਜ਼ਾਂ ਬਲੈਕਮੇਲ ਕਰਨ ਵਾਸਤੇ ਇਸਤੇਮਾਲ ਹੁੰਦੀਆਂ ਨੇ ਹਕਮਤ ਔਰ ਹੁਕਮ ਆਪਣਾ ਉਹ ਸੰਗਤ ਤੇ ਲਾਗੂ ਨਹੀਂ ਕਰਦੇ ਆਪਣੀ ਹਕਮਤ ਨਾਲ ਕਰਦੇ ਨੇ ਨਾ ਕਲਾਕਾਰੀ ਨਾ ਹੁਕਮਨਾਮੇ ਜਾਰੀ ਕਰ 300 300 ਹੰਡ ਪਾੜ ਕਰਾਉਣਾ ਕਲਾਕਾਰੀ ਹੈ ਦਿਮਾਗ ਦੀ ਪਾੜ ਤਿੰਨ ਸੌ ਬੰਦੇ ਨੂੰ ਲੈ ਵੀ ਤੂੰ ਵੀ ਬੁਕਰਾ ਤੂੰ ਵੀ ਬੁਕਰਾ ਤੂੰ ਵੀ ਬੁਕਰਾ ਤੂੰ ਵੀ ਬੁਕਰਾ ਇਹ ਗੱਲ ਆ ਸਿਆੜ ਵਾਲੇ ਦੀ 350 ਖੰਡ ਪਾੜ ਕਰਾਇਆ ਪਾਠੀ ਲੈ ਗਿਆ ਤੂੰ ਫਰੀ ਦੇ ਉਹਨਾਂ ਦੇ 4000 ਰੁਪਇਆ ਦੇ ਆਪ 500 700 ਰੁਪਇਆ ਖਰਚ ਕੀਤਾ ਇਹ ਕਮਤ ਨਾਲ ਕਰ ਪੈਸੇ ਇਕੱਠੇ ਆ ਕੁਝ ਕਰਦੇ ਰਹੇ ਇਹ ਕਮਤ ਹੁਕਮ ਕਰਤਾ ਜਾ ਕੇ ਆਪਣੇ ਚੇਲੇ ਨੂੰ ਭਾਈ ਤੇ ਤੋਂ ਖੰਡ ਪਾੜ ਦੀ ਸੇਵਾ ਲੈਣੀ ਹੈ ਉਹ ਦੱਸ ਕੀ ਕਹੇ ਉਹ ਹੈ ਇਹ ਹੁਕਮ ਦਾ ਹੁਕਮ ਹੈ ਮੋਟੇ ਤੌਰ ਤੇ ਇਹ ਜੋ ਹੋਰ ਬਥੇਰੇ ਨੇ ਹੁਕਮ ਵੀ ਤੇਰਾ ਮੰਨਦਾ ਮੰਨ ਲਿਆ 3-400 ਆਦਮੀ ਨੇ ਮੰਨ ਲਿਆ ਨਾ ਹਕਮਤ ਵੀ ਪੈਸੇ ਵੀ ਇਕੱਠੇ ਕਰਕੇ ਪਰ ਗਾਹਾਂ ਗਾਹ ਨਹੀਂ ਮਨਜ਼ੂਰ ਹੈ ਚਾਲਾਂ ਤੇਰੀਆਂ ਦਰਗਾਹ 'ਚ ਦਰਗਾਹ ਦਾ ਚੋਰ ਹੈ ਤੂੰ ਪ੍ਰਭੂ ਪਤੇ ਹਨ ਉਹਨੂੰ ਨਹੀਂ ਪਤਿਆ ਸਕਦਾ ਉਹਨੇ ਤੇਨੂੰ ਚੰਗਾ ਸਮਝਦਾ ਤੇਰੇ ਤਾਂ ਦਵਾਰੇ ਨਹੀਂ ਕਰੂਗਾ ਪਤਿਆਉਣਾ ਅਦਵਾਰ ਇਹਦੇ ਨਾਲ ਭਰੋਸਾ ਤੇਰੇ ਤੇ ਦਵਾਰ ਨਹੀਂ ਕਰਨਾ ਐ ਲੋਕ ਮੂਰਖਾਂ ਦੇ ਕੋਲ ਅਦਵਾਰ ਕਰਦੇ ਨੇ ਤੇਰੇ ਤੇ ਤੂੰ ਸੰਤ ਹੈ ਦਰਗਾਹ ਨਹੀਂ ਤੈਨੂੰ ਸੰਤ ਬੰਦੀ ਵੀ ਚਲੋ ਜੀ 350 ਫੜ ਪਾੜ ਕਰਾਤਾ ਚੰਗਾ ਕੰਮ ਕੀਤਾ ਬੜਾ ਤਾਂ ਕੀਤਾ ਨਹੀਂ ਮਾਂ ਬਬਲ ਕਹਿੰਦੀ ਹੈ ਪਰਮੇਸ਼ਰ ਨਹੀਂ ਇਹਨਾਂ ਗੱਲਾਂ ਨੂੰ ਮੰਨਦਾ ਬਤਾਉਂਦਾ ਇਹਨਾਂ ਗੱਲਾਂ ਨਾਲ ਨਹੀਂ ਬਤਾਉਂਦਾ ਇਹ ਸਭ ਅਡੰਬਰ ਔਰ ਦਿਖਾਵਾ ਹੈ ਇਹ ਜਿਹੜਾ ਪਰਪੰਚ ਕਹਿੰਦੇ ਨੇ ਹੋਰ ਪਰਪੰਚ ਹੁੰਦਾ ਕੀ ਹੈ ਪਰਪੰਚ ਕੀ ਹੈ ਐਸ ਪਰਪੰਚ ਤੋਂ ਬਚਣਾ ਹੁੰਦਾ ਹੈ ਉਹਨਾਂ ਦਾ ਪੈਸਾ ਇਕੱਠੇ ਕਰਨ ਵਾਸਤੇ ਬਣਾਇਆ ਹੁਣ ਇਹੀ ਹੋ ਰਿਹਾ ਜਿੱਥੇ ਖਟਵਟ ਚੱਲ ਰਿਹਾ ਬਰਬਰ ਤੇਰੇ ਤੇ ਕੀ ਹੋ ਰਿਹਾ ਇੱਕ ਆਦਮੀ ਪੜਦਾ ਬਾਕੀ ਵਰਕਾ ਚਲੀ ਜਾਂਦੇ ਨੇ ਇਕੱਠੇ ਕੋ ਪਾ ਦਿੰਦੇ ਨੇ ਤੁਸੀਂ ਬੋਲ ਕੇ ਪੜੋ ਇਕੱਠੇ ਭੋਗੇ ਨਹੀਂ ਪਾ ਸਕਦੇ ਇੱਕੋ ਬੰਨੇ ਤੇ ਸਾਰਾ ਚੱਲਦਾ ਇੱਕੋ ਬੰਨੇ ਤੇ ਚੱਲ ਨਹੀਂ ਸਕਦਾ ਸਾਰਾ ਪਾਸ ਸਿੱਧਾ ਦਾ ਅਪਰਾਧ ਹੋ ਰਿਹਾ ਇੱਕੋ ਜਗ੍ਹਾ ਬੈਠ ਕੇ ਦਸ ਖੰਡ ਤੁਸੀਂ ਕਿਵੇਂ ਕਰ ਲੋਗੇ ਸਹਿਜ ਭਾਂਤੀ ਕਰੇ ਚਤੁਰਾਈ ਸਹਿਜ ਭਾਂਤ ਕਰੇ ਚਤੁਰਾਈ ਇਹ ਚਤੁਰਾਈ ਹੈ ਹਜ਼ਾਰਾਂ ਭਾਂਤਾਂ ਦੀਆਂ ਚਤੁਰਾਈਆਂ ਇਹਨਾਂ ਸੰਤਾਂ ਦੀ ਉਦੋਂ ਵੀ ਕਰਦੇ ਸੀ ਹਟੇ ਨਹੀਂ ਉਹ ਕੰਮ ਕਰਨ ਤੇ ਹੁਣ ਫਿਰ ਸ਼ੁਰੂ ਕਰਦੇ ਜੇ ਤਾਂ ਗੁਰਬਾਣੀ ਮੰਨਦੇ ਫਿਰ ਤਾਂ ਚਰਾਈਆਂ ਨਹੀਂ ਸੀ ਕਰ ਸਕਦੇ ਉਹ ਰਾਹ ਨਾਲ ਝੋਣਾ ਨਹੀਂ ਸੀ ਉਹ ਰਾਹ ਫਿਰ ਔਖਾ ਸੀ ਗੁਰਮੁਖਾਂ ਰਾਹ ਔਖਾ ਉਹ ਗੁਰਮੁਖਾਂ ਦਾ ਨੰਗੇ ਪੈਰੀ ਉਹਨਾਂ ਦਾ ਪੈਂਦਾ ਕਰੇ ਜੁੱਤੀ ਵੀ ਨਹੀਂ ਮਿਲਦੀ ਇਹਨਾਂ ਨੇ ਘਰ ਤੇ ਥੱਲੇ ਪੈਰ ਨਹੀਂ ਰੋਣਾ ਘਰ ਭੁੱਖੇ ਮਰਦੇ ਜੂ ਜੇ ਘਰੇ ਰਹਿੰਦੇ ਫਿਰ ਭੁੱਖੇ ਮਰਦੇ ਕਰਕੇ ਖਾਣਾ ਪੈਂਦਾ ਇਹਨਾਂ ਦਾ ਰਾਹ ਦੂਆ ਚੁਣਿਆ ਸੀ ਇੱਥੇ ਵੀ ਆ ਕੇ ਜਾਂ ਤੰਗ ਹੋਣਾ ਨਹੀਂ ਵੀ ਘਰੋਂ ਬਾਹਰ ਨਿਕਲਣਾ ਸੀ ਇਹ ਨਾਮ ਲੈਣ ਵਾਸਤੇ ਨਹੀਂ ਆਇਆ ਘਰੋਂ ਸੰਤ ਆਰਾਮ ਕਰਨ ਵਾਸਤੇ ਆਇਆ ਦੀ ਜ਼ਿੰਦਗੀ ਬਤੀਤ ਕਰਨ ਵਾਸਤੇ ਆਇਆ ਉਹ ਹੀ ਕਾਰਾ ਗੁਰੂ ਦੇਖ ਕੇ ਮੁੰਡੇ ਪੱਟ ਲੈਂਦੇ ਨੇ ਗਰੀਬਾਂ ਦੇ ਤਕੜਾ ਮੁੰਡਾ ਉਹਦਾ ਹੀ ਹੈ ਖਾਂਦੇ ਖੁੰਦੇ ਘਰ ਦਾ ਮੁੰਡਾ ਨਹੀਂ ਕੋਈ ਨਾ ਆਉਂਦਾ ਹੈਗਾ ਜਿਹਦੇ ਆਪਣੇ ਘਰ ਗੱਡੀ ਹੋਵੇ ਤਾਂ ਕਿੱਥੇ ਹੁੰਦਾ ਕੋਈ ਗੱਲ ਨਹੀਂ ਸੁਣਦਾ ਉਹ ਜੇ ਪਟ ਲੈਣੇ ਵਿਚਾਰੇ ਜਿਹੜੇ ਗਰੀਬ ਸਹਿਤ ਪਾਤ ਕਰੇ ਚਤਰਾਈ ਸੰਧ ਕਹਾਰੇ ਏਕ ਨਾ ਜਾਈ ਇਹ ਚਤਰਾਈ ਨਾਲ ਨਹੀਂ ਜਾਣੀ ਦਿਮਾਗ ਦੀ ਕਾੜ ਹੈ ਦਿਮਾਗ ਨੇ ਇੱਥੇ ਰਹਿ ਜਾਣਾ ਜਿੰਨੀਆਂ ਗੱਲਾਂ ਦਿਮਾਗ 'ਚ ਨੇ ਇੱਥੇ ਰਹਿ ਜਾਣੀਆਂ ਸੜ ਜਾਣੀਆਂ ਉੱਥੇ ਤੈਨੂੰ ਗੱਲ ਨਹੀਂ ਆਉਣੀ ਹਾਂ ਉਹ ਚਤਰਾਈ ਦੇ ਜਿਹੜੇ ਦਾਗ ਨੇ ਨਾ ਅੰਦਰ ਰਹਿ ਜਾਂਦੇ ਮਨੋਤ ਜੋ ਪਲੈਨਿੰਗ ਬਣਾਈ ਹੈ ਧੋਖੇ ਦਿੱਤੇ ਨੇ ਅੰਦਰ ਨੇ ਨਾ ਲਿਖੇ ਹੋਏ ਅੰਦਰ ਤਾਂ ਮੰਨਦਾ ਮੈਂ ਬੁਰਾ ਕੀਤਾ ਹਾਂ ਉਹ ਲੇਖਾਂ ਅੰਦਰ ਲਿਖੀ ਗਿਆ ਜਿਹੜਾ ਬੁਰਾ ਕੀਤਾ ਉਹ ਵੀ ਲਿਖ ਲਿਆ ਜਿਹੜਾ ਬੁਰਾ ਹੋਇਆ ਉਹ ਵੀ ਡਰਿਆ ਨੂੰ ਕਾਹਦਾ ਹਰ ਵਕਤ ਇਹਨਾਂ ਗੱਲਾਂ ਦਾ ਕੋਈ ਜਵਾਬ ਨਾ ਪੁੱਛ ਲਵੇ ਕਿਉਂ ਕਰਦੇ ਹੋ ਸੰਗਤ ਜਵਾਬ ਦੇਣਾ ਔਖਾ ਹੋ ਜੂ ਕੋਈ ਭੋਰੇ 'ਚ ਵੜ ਜਾਂਦਾ ਕੋਈ ਕਿਤੇ ਵੜ ਜਾਂਦਾ ਜਾਨਵਰ ਕੀ ਨੇ ਜਿਹੜੇ ਡਰਦੇ ਨੇ ਸਾਰਾ ਦਿਨ ਲੋਕੇ ਰਹਿੰਦੇ ਨੇ ਨੇਰੇ 'ਚ ਨਿਕਲਦੇ ਨੇ ਬਾਹਰ ਲੁਕਣਾ ਬੜੀ ਭੈੜਾ ਕੰਮ ਹੈ ਛੇੜ ਸਾਰਾ ਦਿਨ ਆਜ਼ਾਦ ਰਹਿੰਦੇ ਲੁਕਦਾ ਨਹੀਂ ਜਾਨਵਰ ਡਰ ਜਾਂਦੇ ਨੇ ਇਹਨੇ ਤਾਂ ਗਿੱਦੜ ਵੀ ਨਹੀਂ ਲੁਕਦੇ ਜਿੰਨੇ ਇਹ ਲੁਕਦੇ ਨੇ ਉਹ ਵੀ ਤੈਨੂੰ ਸ਼ਿਕਾਰ ਖੜਦੇ ਨੇ ਖਾਂਦੇ ਨੇ ਕੁੱਤੇ ਵੀ ਇਹਨਾਂ ਦਾ ਲੁਕਦੇ ਜਿੰਨਾ ਇਹ ਲੁਕਦੇ ਨੇ ਚੂਹੇ ਵੀ ਨਹੀਂ ਲੁਕਦੇ ਇਹਨਾਂ ਦੇ ਜਿੰਨੇ ਲੁਕਦੇ ਜਿੰਨਾ ਇਹ ਲੁਕਦੇ ਨੇ ਤੈਨੂੰ ਉਹਨਾਂ ਕੌਣ ਲੁਕਦਾ ਉੱਲੂ ਲੁਕਦਾ ਉਹਨਾਂ ਜਿਹਨਾਂ ਅੱਖਾਂ ਸੂਰਜ ਅਨੀਆਂ ਕਰਦੇ ਨੇ ਬਾਕੀ ਜਾਨਵਰ ਨਹੀਂ ਡਰਦੇ ਜਿੰਨਾ ਸੰਤ ਡਰਦੇ ਕਿਉਂਕਿ ਇਹਨਾਂ ਦਾ ਉਹਨਾਂ ਨੂੰ ਅੱਖਾਂ ਨਾਲ ਦੀਨਾ ਨਹੀਂ ਆ ਉਹਨਾਂ ਨੂੰ ਦੀਨਾ ਨਹੀਂ ਤਾਂ ਕੋਈ ਵੀ ਦੇਖੋ ਜੇ ਨਿਗਾਹ ਹੈ ਨਹੀਂ ਅੰਨਾ ਹੋ ਗਿਆ ਕਿਸੇ ਪਾਸੇ ਵੀ ਖਤਰਾ ਆ ਸਕਦਾ ਇਹ ਸੰਤ ਉੱਲੂ ਨੇ ਜਿਹੜੇ ਇਹਨਾਂ ਨੂੰ ਗਿਆਨ ਦਾ ਪ੍ਰਗਟ ਹੁੰਦਾ ਡਰਦੇ ਨੇ ਤਰਕਾਂ ਤੋਂ ਲੋਕਾਂ ਦੇ ਸਿਆਣਿਆਂ ਦੇ ਕਿਤੇ ਜਾਗਰੇ ਸਵਾਲ ਪੁੱਛ ਲਿਆ ਨਾ ਜਵਾਬ ਦੇ ਹੋਇਆ ਇਹ ਉਹਦਾ ਔਖਾ ਹੋ ਜੂਗਾ ਇਹ ਤਾਂ ਬਾਹਰ ਬੰਦਾ ਖੜਾ ਹੈ ਪੁੱਛਦਾ ਕੌਣ ਹੈ ਕਿਉਂ ਆਇਆ ਕਿਉਂ ਆਇਆ ਸਭ ਕੁਝ ਭਗਤੀ ਕਰਦਾ ਨੇ ਕਿਤੇ ਅੰਦਰ ਜਿਹੜਾ ਬੰਦਾ ਜਾਣਦਾ ਉਹ ਆ ਜਾ ਜਿਹੜਾ ਨਹੀਂ ਜਾਣਦਾ ਉਹਨੂੰ ਪਹਿਲੇ ਬਾਹਰ ਉਹ ਤਾਂ ਮਾਲਾ ਫੇਰਦੇ ਨੇ ਟਾਈਮ ਨਹੀਂ ਪਤਾ ਹੋਣਾ ਚਾਹੀਦਾ ਕੀ ਕਰਨਾ ਹੈ ਫੇਰ ਨਹੀਂ ਲੋਕ ਵੀ ਜਾਣਦੇ ਨੇ ਇਹਦੀ ਗੱਲ ਲੋਕ ਜਾਣਦੇ ਨਹੀਂ ਇਸ ਕਰਕੇ ਇਹਨਾਂ ਦੀ ਮਾਨਤਾ ਖਤਮ ਹੋ ਗਈ ਜਾਣਦੇ ਨੇ ਸਭ ਇਹਦੇ ਜਿਹੜੇ ਹੁਣ ਇਹਨਾਂ ਦੇ ਮਗਰ ਲੱਗੇ ਨੇ ਪਤਾ ਨਹੀਂ ਕਿਵੇਂ ਲਾਏ ਹੋਏ ਕਿਉਂ ਲਾਏ ਹੋਏ ਸਹਿਜ ਭਾਵ ਕਰੇ ਚਕਰਾਈ ਸੰਗ ਤੋਂ ਹਾਰੇ ਇੱਕ ਨਾ ਜਾਈ ਇਹ ਚਤਰਾਈਆਂ ਸੰਗ ਨਹੀਂ ਜਾਣ ਵਾਲੀਆਂ ਸੰਗ ਕੀ ਹੈ ਸਹਿਜ ਸਿਆਣ ਪਰ ਹੋਏ ਇੱਕ ਨਾ ਜੱਲੇ ਨਾਲ ਉੱਥੇ ਨਹੀਂ ਜਲਦੀ ਸਿਆਣ ਸਿਆਣ ਇਹ ਤਾਂ ਇੱਥੇ ਹੀ ਚੱਲ ਜਾਂਦੀਆਂ ਇੱਥੇ ਵੀ ਨਹੀਂ ਜਲਦੀਆਂ ਸਿਆਣਿਆਂ ਕੋਲ ਇਹ ਇਹ ਤਾਂ ਮੂਰਖਾਂ ਕੋਲ ਚੱਲ ਜਾਂਦੀਆਂ ਨੇ ਜਿਹੜੇ ਇੱਥੇ ਸਿਆਣੇ ਨੇ ਉਹਨਾਂ ਕੋਲ ਕਿੱਥੇ ਜਾਂਦੀਆਂ ਨੇ ਉਹਨਾਂ ਤੋਂ ਤਾਂ ਲੁਕਦੇ ਹੀ ਨੇ ਇਹ ਘੋੜੇ ਬਣਾ ਕੇ ਉਹਨਾਂ ਦੇ ਲੁਕਦੇ ਨੇ ਸਿਆਣਿਆਂ ਤਾਂ ਉਹ ਲੁਕਦੇ ਨੇ ਸੋ ਸੋ ਜਾਪੀ ਦਿਨ ਰਾਤੀ ਰੇ ਜੀ ਚਲੇ ਤੋਹਾਰੇ ਸਾਥੀ ਸੋ ਸੋ ਜਾਪੇ ਦਿਨ ਰਾਤੀ ਜਪ ਦਿਨ ਰਾਤੀ ਹਾਂ ਸੋਈ ਸੋਈ ਸੋ ਸੋ ਜਪ ਦਿਨ ਰਾਤੀ ਦਿਨ ਰਾਤ ਉਸ ਨੂੰ ਜਪ ਜਿਹੜਾ ਅੰਤਕਾਲ ਤੇਰੇ ਨਾਲ ਚੱਲੇ ਰੇ ਜੀ ਚੱਲੇ ਤੁਹਾਰੇ ਸਾਥੀ ਰੇ ਜੀ ਅੰਤਕਾਲ ਜੀ ਦੇ ਨਾਲ ਚੱਲੇ ਸਰੀਰ ਦੇ ਸਰੀਰ ਤੋਂ ਜਾਂ ਵੱਖਰਾ ਹੋਣਾ ਤਾਂ ਫਿਰ ਚੱਲੇ ਉਹ ਜਪਣਾ ਕੀ ਜਪਣਾ ਉਹ ਜਦੋਂ ਤੇਰਾ ਗਿਆਨ ਆਦਮੀ ਦਾ ਗਿਆਨ ਹੈ ਜਿਹੜੇ ਦੇ ਨਾਲ ਬਸ ਗਿਆਨ ਚੱਲਣਾ ਹੁੰਦਾ ਜਿੱਥੇ ਦੀਵਾ ਨਹੀਂ ਅੰਧਿਆਰਾ ਹੈ ਲੰਬੇ ਸਫ਼ਰ ਜਿੱਥੇ ਅੰਧਿਆਰਾ ਹੈ ਹਰ ਕਾ ਨਾਮ ਸੰਗ ਪੁਜਿਆਰਾ ਪੁਜਿਆਰੋ ਇਹ ਨਾਮ ਹੈ ਜਪਿਆ ਆਇਆ ਉਜਾਰੋ ਉਜਾਰੋ ਕੀ ਹੁੰਦਾ ਜਾਣਣਾ ਜਾਣਣਾ ਦਾ ਹੁੰਦਾ ਗਿਆਨ ਦਾ ਹੋਰ ਜਾਣਨਾ ਕਾਹਦਾ ਹੋਊਗਾ ਗਿਆਨ ਦਾ ਗਿਆਨ ਦੀ ਜੋਤ ਨਾਲ ਜਾਣੀ ਹੈ ਜਪਣ ਦਾ ਮਤਲਬ ਹੈ ਸਮਝਣਾ ਹੈ ਤੇ ਗਿਆਨ ਜਪਣ ਦਾ ਵਿਸ਼ਾ ਹੈਗਾ ਜਿਵੇਂ ਗਿਆਨ ਜਪੀਦਾ ਐਵੇਂ ਜਪਣਾ ਗਿਆਨ ਨਾਮ ਵੀ ਨਾਮ ਦਾ ਅਰਥ ਵੀ ਗਿਆਨ ਨੇ ਨਾਮ ਜਪਣ ਦਾ ਮਤਲਬ ਹੈ ਸਮਝਣਾ ਗੁਰਬਾਣੀ ਨੂੰ ਸਮਝਣਾ ਲਟਕਣਾ ਬੁਲਾਉਣਾ ਹੈ ਇਹਦਾ ਕੋਈ ਅਰਥ ਬਣਦਾ ਹੀ ਨਹੀਂ ਜਪਣ ਦਾ ਜਿੰਨਾ ਮਰਜ਼ੀ ਜੋਰ ਲਾਈ ਜਾਣ ਉਹ ਮਨਮੁਖਾਂ ਦਾ ਸਾਖਤਾਂ ਦਾ ਨਾਮ ਜਪਣਾ ਜਿਹੜਾ ਇਹ ਜਪਦੇ ਨੇ ਗੁਰਬਾਣੀ ਦਾ ਨਹੀਂ ਹੈ ਗੁਰਬਾਣੀ ਦੇ ਨਾਮ ਜਪਣਾ ਤਿੰਨਾਂ ਲੋਕ ਦੀ ਸੋਝੀ ਹੁੰਦੀ ਹੈ ਇਹ ਦਸਣ ਤੇ ਲੋਕ ਦੀ ਸੋਝੀ ਕਿਸ ਨੂੰ ਹੋਈ ਹੈ ਰਿਸ਼ੀ ਮੁਨੀ ਤੇ ਲੋਕ ਦੀ ਸੋਝੀ ਦਸਣ ਦੀ ਕਿਸ ਨੂੰ ਹੋਈ ਹੈ ਤੇ ਲੋਕ ਦੀ ਸੋਝੀ ਸਿਰ ਭਗਤਾਂ ਨੂੰ ਹੋਈ ਹੈ ਔਰ ਕਿਸ ਨੂੰ ਹੋਈ ਹੋ ਨਹੀਂ ਕਿਸੇ ਨੂੰ ਨਹੀਂ ਹੋਈ ਸ਼ਿਵ ਜੀ ਨੂੰ ਨਹੀਂ ਹੋਈ ਵਿਸ਼ਨੂੰ ਨੂੰ ਨਹੀਂ ਹੋਈ ਬ੍ਰਹਮਾ ਨੂੰ ਨਹੀਂ ਹੋਈ ਆ ਜਿਹੜਾ ਇਹਨਾਂ ਦਾ ਬ੍ਰਹਮ ਹੈ ਇਹਨਾਂ ਵਾਲੇ ਨਾਰਦ ਨੂੰ ਨਹੀਂ ਹੋਈ ਡੁਪਲੀਕੇਟ ਨਾਰਦ ਭਗਤ ਨਾਰਦ ਹੀ ਇਹ ਹੈ ਨਾਰਦੀ ਦਾ ਮਤਲਬ ਨਾ ਰੱਦੀ ਜਿਹਨੂੰ ਪਰਮੇਸ਼ਰ ਜਿਹੜੀ ਦਰਗਾਹ ਜ ਰੱਦ ਨਹੀਂ ਹੋਈ ਭਗਤ ਬਾਕੀ ਸਾਰੀਆਂ ਭਗਤੀਆਂ ਰੱਦ ਨੇ ਉਹ ਕਿਹੜੀਆਂ ਨੇ ਉਹ ਸੁਰਗ ਨਰਕ ਨੂੰ ਮੰਨਣ ਵਾਲੀਆਂ ਭਗਤੀਆਂ ਰੱਦ ਨੇ ਪਰ ਸੁਰਗ ਨਰਕ ਦੀ ਵਿਚਾਰਧਾਰਾ ਦੁੱਖ ਸੁੱਖ ਨੂੰ ਗੁਰਬਾਣੀ ਨੇ ਰੱਦ ਕਰਤਾ ਬਾਕੀ ਸਾਰੀਆਂ ਭਗਤੀਆਂ ਸੰਸਾਰਕ ਦੁੱਖ ਸੁੱਖ ਤੇ ਖੜੀਆਂ ਨੇ ਗੁਰਬਾਣੀ ਨੂੰ ਰੱਦ ਕਰਦੀ ਹੈ ਨਾ ਸੁੱਖ ਹੈ ਨਾ ਦੁੱਖ ਹੈ ਦੋ ਬਰਾਬਰ ਨੇ ਇਹਨਾਂ ਦੇ ਵੱਲ ਧਿਆਨ ਹੀ ਨਹੀਂ ਦੇਣਾ ਸੁਰਗ ਨਰਕ ਦੋਏ ਹੈ ਹੀ ਨਹੀਂ ਸੰਸਾਰੇ ਸੁਰਗਾ ਸੰਸਾਰੇ ਨਰਕ ਜਿਹੜੇ ਦੁਖੀ ਨੇ ਉਹ ਨਰਕ ਚ ਨੇ ਜਿਹੜੇ ਸੁਖੀ ਨੇ ਸੁਰਗ ਚ ਬਸ ਜਿਹੜੇ ਸੁਖੀ ਨੇ ਉਹ ਸੁਰਗ ਚ ਨੇ ਜਿਹੜੇ ਦੁਖੀ ਨੇ ਉਹ ਨਰਕ ਚ ਕੌਣ ਨਰਕ ਕਿਆ ਸੁਰਗ ਵਿਚਾਰਾ ਵਿਚਾਰਧਾਰਾ ਨਹੀਂ ਕੋਈ ਹੈ ਸੰਤਨ ਦੋ ਰੱਦ ਸੰਤਾਂ ਨੇ ਦੋਏ ਰੱਦ ਕਰਦੇ ਕਿਤੇ ਸੁਰਗ ਹੋਰ ਨਰਕ ਹੋਰ ਹੈ ਪਰ ਇਹ ਤਾਂ ਮੰਨੀ ਬੈਠੇ ਨੇ ਜਿਹੜੇ ਮੰਨੀ ਬੈਠੇ ਨੇ ਸੰਤ ਉਹ ਗੁਰਮਤ ਤੋਂ ਵਿਰੋਧੀ ਨੇ ਸੰਤਾਂ ਦੀ ਮਤ ਹੈ ਸੁਣਨਾ ਗੁਰਬਾਣੀ ਨਹੀਂ ਗੁਰਮਤ ਨਹੀਂ ਇਹ ਗੁਰਮਤ ਹੈ ਸੰਤ ਮਤ ਨਹੀਂ ਹੈ ਸੰਤ ਸਮਾਜ ਦੀ ਸੰਤ ਮਤ ਹੋਊ ਸੰਤ ਸਮਾਜ আর ਸੰਤ ਮਤ ਗੁਰਮਤ ਦੇ ਖਿਲਾਫ ਹੈ ਸਿੱਖੀ ਦੇ ਖਿਲਾਫ ਹੈ ਇਹ ਗੁਰਮੁਖਾਂ ਦੀ ਮਤ ਹੈ ਸੰਤਾਂ ਦੀ ਮਤ ਨਹੀਂ ਹੈ ਸੰਤ ਸਮੂਹ ਅਨੇਕ ਮੰਦੀ ਦੇ ਨੇ ਹੁਣ ਦੁੱਧ ਚੋਂ ਪਾਣੀ ਅੱਡ ਕਰ ਦੇਣਾ ਭਲੇਖਾ ਸਾਰਾ ਕੱਢ ਦੇਣਾ ਜਿਹਨੂੰ ਹੈਗੀ ਸ਼ੰਕਾ ਜਵੇ ਡਿਸਕਸ ਕਰ ਲਵੇ ਉਹਨਾਂ ਨੇ ਆਉਣਾ ਹੀ ਨਹੀਂ ਕਿਸੇ ਨੇ ਕਿੱਥੇ ਆਉਂਦੇ ਨੇ ਕਿਸੇ ਨੇ ਜਵਾਬ ਨਹੀਂ ਦਿੱਤਾ ਜਿਹੜੀ ਕਿਤਾਬ ਪਹਿਲਾਂ ਸਿਰਫ ਛਾਪੀ ਕੋਈ ਬੋਲਿਆ ਹੀ ਨਹੀਂ ਸਮਾਤੀ ਸਾਰੀ ਕਰਨਾ ਮੌਜੂਦ ਵਿੱਚ ਜਪਜੀ ਸਾਹਿਬ ਦੇ ਵਿੱਚ ਗੁਰੂ ਕੰਡਮ ਨਹੀਂ ਗੁਰੂ ਹੁੰਦਾ ਹੀ ਨਹੀਂ ਦੇਤਾ ਨਹੀਂ ਕਿਸੇ ਨੇ ਜਵਾਬ ਨਹੀਂ ਦਿੱਤਾ ਕਿਸੇ ਨੇ ਨਹੀਂ ਹੋਰ ਕੀਤੀ ਹੈ ਹੁੰਦਾ ਗੁਰਬਾਣੀ ਦਾ ਮੰਨਦੀ ਨਹੀਂ ਹੈ ਜਿੰਨਾ ਕਹਿੰਦਾ ਪਾਣੀ ਹੈ ਸਾਰੇ ਜਪਰ ਪਤਾ ਹੀ ਹੈ ਸਾਰੇ ਦੇਖੋ ਕੁਛ ਨਹੀਂ ਕਿਸੇ ਕੋਲ ਗੁਰਬਾਣੀ ਦੀ ਕਿਸੇ ਨੇ ਗੁਰਬਾਣੀ ਨੂੰ ਤਾਂ ਖੋਜਣ ਦਾ ਮਤਲਬ ਹੀ ਨਹੀਂ ਹੈਗਾ ਇਹਨਾਂ ਵਿਦਵਾਨਾਂ ਨੂੰ ਤਾਂ ਨੌਕਰੀਆਂ ਚਾਹੀਦੀਆਂ ਨੇ ਆਪਣੀਆਂ ਹੁਣ ਇਹਨਾਂ ਨੂੰ ਗੋਲਕਾਂ ਚਾਹੀਦੇ ਨੇ ਰਹਿ ਕੌਣ ਗਿਆ ਜਿਹੜਾ ਦੋਹਾਂ ਤੋਂ ਅਲੱਗ ਹੋਵੇ ਉਹਦੀ ਗੱਲ ਇਹਨਾਂ ਨਾਲ ਫਿੱਟ ਆਉਂਦੀ ਨਹੀਂ ਹੁੰਦੀ ਭਗਤਾਂ ਦੇ ਸਹਸਾਰੀਆਂ ਖਾਲਸਾ ਦਾ ਪਹਿਲੇ ਹੀ ਇਹਨਾਂ ਨੇ ਅੱਡ ਕੱਢਿਆ ਹੋਇਆ ਖਾਲਸਾ ਸ਼ੁਰੂ ਤੇ ਹੀ ਅੱਡ ਹੈ ਸੰਸਾਰ ਨਾਲ ਨਹੀਂ ਮਿਲ ਕੇ ਚੱਲਦਾ ਉਹਦਾ ਘਰ ਦੇ ਨਹੀਂ ਮੰਨਦੇ ਕਹਿੰਦੇ ਬੁੱਢੀ ਨੇ ਮਾਈ ਕਹਿੰਦੀ ਆ ਕਿੰਨੇ ਮੁੰਡੇ ਦੇ ਕਹਿੰਦੇ ਮੁੰਡੇ ਦਾ ਚਾਰ ਸੀ ਪਰ ਹੁਣ ਤਿੰਨੇ ਨੇ ਲੈ ਮਾਂ ਨੇ ਇੱਕ ਕੈਂਸਲ ਕਰਤਾ ਕਹਿੰਦੇ ਕਿਉਂ ਆ ਗਿਆ ਅੰਮ੍ਰਿਤ ਜਾ ਕੇ ਸਿੰਘ ਸਾਰੀਏ ਕਰਦਿਆਂ ਨੇ ਜਿਉਂਦਾ ਹੀ ਕੱਢਤਾ ਵਿੱਚੋਂ ਉਹਦੀ ਵਿਚਾਰਧਾਰਾ ਬਦਲ ਗਈ ਉਹ ਮਾਂ ਨੂੰ ਮਾਂ ਨਹੀਂ ਮੰਨਦਾ ਉਹਨੂੰ ਪੜਾਈ ਕਰਾਤੀ ਗੁਰੂ ਨੇ ਭਾਈ ਨੂੰ ਭਾਈ ਨਹੀਂ ਮੰਨਦਾ ਬਾਪ ਨੂੰ ਇਹ ਕਹਿੰਦਾ ਤਾਂ ਆਪ ਆਪ ਨੂੰ ਕਹਿੰਦਾ ਉਹ ਮਰ ਗਿਆ ਜਿਹੜਾ ਸੀਗਾ ਤੁਸੀਂ ਨਾਲ ਰੱਖਿਆ ਸੀ ਮੇਰਾ ਤਾਂ ਹੁਣ ਇਹ ਕਿਉਂ ਉਹ ਤਾਂ ਮਰ ਗਿਆ ਕਹਿੰਦੇ ਜੇ ਭਾਈ ਮਰ ਗਿਆ ਤਾਂ ਸੱਚੀ ਉਹ ਮਰ ਗਿਆ ਛੱਡੋ ਉਹਨਾਂ ਨੇ ਵੀ ਮੁਕਾਤਾ ਕਹਿੰਦੇ ਹੁਣ ਤੇ ਦੇ ਅੱਡ ਗਿਆ ਨਾ ਉਹਦੇ ਨਾਲ ਨਹੀਂ ਰਲੇ ਗੁਰੂ ਵਾਲੇ ਦੇ ਨਾਲ ਨਹੀਂ ਰਲੇ ਉਹਨੂੰ ਅੱਡ ਕਰਤਾ ਕਰਦਿਆਂ ਨੇ ਜਿਹੜੇ ਗੁਰੂ ਵਾਲੇ ਬਣਦੇ ਰਹੇ ਸੰਸਾਰ ਉਹਨਾਂ ਨੂੰ ਅੱਡ ਕਰਦਾ ਰਿਹਾ ਇੱਥੇ ਐਨੇ ਸਿੱਖ ਨਹੀਂ ਸੀ ਜਿਹਨੇ ਤੁਸੀਂ ਸਮਝਦੇ ਹੋ ਇਹ ਸਭ ਗੁਰੂ ਘਰ ਤੋਂ ਖਰਾਬ ਵਾਲੇ ਜਿਹੜੇ ਹੁਣ ਜ਼ਿਆਦਾ ਨੇ ਇਹਦਾ ਗੁਰੂ ਵਰਗ ਖਿਲਾਫ ਤੇ ਸਾਰੇ ਗੋਲਕਾਂ ਨੇ ਉਹ ਤਾਂ ਚੁਗਤੇ ਜਦੇ ਜਾਂ ਸਿਰ ਪੇ ਮੁੱਲ ਪੈਂਦਾ ਤਾਂ ਜਦੇ ਚੁਗਤੇ ਉਹੀ ਚੁਗੇ ਉਹੀ ਚੁਗੇ ਨੇ ਜਿਹੜੇ ਸੀਗੇ ਬਾਕੀ ਜਿਹੜੇ ਉਹਨਾਂ ਦੇ ਗੱਲ ਸੁਣ ਕੇ ਰਹਿ ਗਏ ਉਹ ਵਿਚਾਰੇ ਚੁੱਪ ਕਰੇ ਬੈਠੇ ਨੇ ਖੁੰਝੇ ਲੱਗੇ ਹਰਜੀਤ ਨੂੰ ਬੋਲਦੇ ਰਹੇ ਫਿਰ ਜਿਹੜਾ ਕੋਈ ਪਿੱਛੋਂ ਅਸਰ ਚੱਲਿਆ ਹੁੰਦਾ ਸੀ ਸੁਣੀ ਸੁਣੀਆਂ ਗੱਲਾਂ ਦਾ ਉਹ ਜੀ ਸਿੰਘ ਥੋੜੇ ਲੈਣ ਲਾਤੇ ਹੁਣ ਵੀ ਉਹ ਬੈਠੇ ਨੇ ਆਪਣੇ ਉਹ ਕਹਿੰਦੇ ਮਾਸਟਰ ਹੋ ਤਮਾਸ਼ਾ ਦੇਖੋ ਦੇਖਣ ਆਇਓ ਜਗ ਤਮਾਸ਼ਾ ਇਹ ਤਮਾਸ਼ਾ ਅਸੀਂ ਵੀ ਤਾਂ ਦੇਖਣ ਆਏ ਜਗ ਤਮਾਸ਼ਾ ਦੇਖਦੇ ਰਹੋ ਸਾਨੂੰ ਕੀ ਬਾਤਾਂ ਸਾਰਾ ਕਰਤੇ ਰਹੇ ਤੇ ਕਰਤੇ ਨੇ ਜਿਵੇਂ ਕਰਦਾ ਕਰੀ ਜਾਣ ਤਮਾਸ਼ਾ ਦੇਖੋ ਤੁਸੀਂ ਆਪ ਕਿਨਾਰੇ ਤੇ ਰਹੋ ਲਹਿਰਾਂ ਦੇ ਗੱਬੇ ਨਾ ਜਾਓ ਜਿਹੜੇ ਗੱਬੇ ਜਾਣਗੇ ਡੁੱਬ ਜਾਣਗੇ ਇਹ ਤਾਂ ਲਹਿਰਾਂ ਨੇ ਕਿਨਾਰੇ ਵਾਲਾ ਬਚੂਗਾ ਦਰਿਆ ਦੇ ਕਿਨਾਰੇ ਤੇ ਤੁਸੀਂ ਰਹੋਗੇ ਬਚੋਗੇ ਉਧਰ ਤਾਂ ਤੂਫਾਨ ਆਇਆ ਜੇ ਦਰਿਆ 'ਚ ਤੁਸੀਂ ਬੰਗਾਲਾ ਨੂੰ ਬਜਾਰੇ ਜਾਣਦਾ ਫਿਰ ਮਰਨਾ ਹੀ ਹੈ ਉੱਥੇ ਆ ਤੂਫਾਨ ਆਇਆ ਹੋਇਆ ਹੁਣ ਇਹ ਸੰਸਾਰ 'ਚ ਮਾਇਆ ਦਾ ਕਿਨਾਰੇ ਜਿਹੜਾ ਹੈਗਾ ਵਧੀਆ ਸਾਧ ਸੇਵਾ ਲਾਵੇ ਜੇ ਆਪੇ ਸਾਧ ਸੇਵਾ ਸਾਧ ਸੇਵਾ ਲਾਵੇ ਜੇ ਇਹ ਆਪੈ ਸਾਧ ਸੇਵਾ ਇਹ ਆਪ ਨਹੀਂ ਲੱਗ ਸਕਦੀ ਜਿਹੜੇ ਲੋਕ ਸਾਧ ਸੇਵਾ ਕਰਦੇ ਨੇ ਲੱਗੇ ਹੋਏ ਨੇ ਸਾਰੇ ਗਲਤ ਨੇ ਗੁਰਬਾਣੀ ਦੀ ਕੀ ਆਇਆ ਮਹਾਵਾਸ ਕੀ ਆਇਆ ਹੁਕਮ ਕੀ ਆਇਆ ਦਰਗਾਹ ਦਾ ਹੁਕਮ ਕੀ ਆਇਆ ਸਾਧ ਸੇਵਾ ਉਹ ਹੈ ਜਿਹੜੀ ਸੇਵਾ ਤੇ ਉਹ ਆਪ ਲਾਵੇ ਪਹਿਲਾਂ ਤਾਂ ਸਾਧ ਹੀ ਤੁਹਾਨੂੰ ਪਛਾਣ ਹੋਵੇ ਤਾਂ ਸਾਧ ਸੇਵਾ ਜੇ ਸਾਧ ਦੀ ਜਗ੍ਹਾ ਠੱਗ ਦੀ ਸੇਵਾ ਲਾ ਕੇ ਫਿਰ ਠੱਗ ਨੇ ਆਪਣੀ ਜਗ੍ਹਾ ਲਾ ਲੇ ਸਾਰੇ ਠੱਗਾਂ ਨੇ ਆਪਣੀ ਸੇਵਾ ਲਾਏ ਹੋਏ ਸੀਗੇ ਉਸ ਵੇਲੇ ਤਾਂ ਇਹ ਗੱਲ ਕਹਿਣੀ ਪਈ ਸਾਧ ਸੇਵਾ ਉਹ ਹੈ ਜਦੋਂ ਆਪ ਲਾਉ ਤੁਹਾਨੂੰ ਇਹਨਾਂ ਗਿਆਨ ਹੋ ਜੂ ਤੁਹਾਨੂੰ ਸਮਝ ਆ ਜੂ ਸਾਧ ਅਸਾਧ ਕੀ ਹੁੰਦਾ ਇਹ ਸਾਰੇ ਅਸਾਧ ਸਾਧ ਬਣੇ ਹੋਏ ਨੇ ਦਸਮ ਪਾਸ਼ਾ ਨੇ ਲਿਖਿਆ ਸਾਧ ਅਸਾਧ ਜਾਣਿਓ ਨਹੀਂ ਜਦੋਂ ਤੱਕ ਸਾਧ ਔਰ ਅਸਾਧ ਤੁਸੀਂ ਜਾਣਿਆ ਹੀ ਨਹੀਂ ਉਹਨਾਂ ਚਿਰ ਬਾਦ ਸਵਾਦ ਬਰਬਾਦ ਉਹਨਾਂ ਚਿਰ ਬਾਦ ਬਰਬਾਦ ਸਾਥ ਤਾਂ ਜਾਣਿਆ ਨਹੀਂ ਜਣਾਉ ਕੋਣ ਜਿਸੇ ਜਣਾਵੇ ਸੋ ਜਾਣੇ ਨਾਨਕ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣਾ ਹੈ ਹਰ ਗੁਣ ਸਾਦੀ ਆ ਕੋਣ ਜਿਹਨੂੰ ਸਾਧ ਦਾ ਪਤਾ ਲੱਗਿਆ ਸਾਧ ਦੀ ਪਛਾਣ ਆ ਗਈ ਹਰ ਹੀਰਾ ਜਨ ਜੋਹਰੀ ਜਨ ਆਜ਼ਾਦ ਸਾਧ ਜਨਾ ਜਨੇ ਸਾਧ ਹੈ ਕੱਲਾ ਸਾਧ ਨਹੀਂ ਸਾਧ ਜਨ ਹੈ ਸਾਧ ਜਨਾ ਕੀ ਬਾਂਛੋ ਢੂੜ ਗੁਰੂ ਕਹਿੰਦਾ ਮੈਂ ਚਾਹਣਾ ਢੂੜ ਸਾਧ ਜਨਾ ਸਾਧ ਅੰਦਰ ਹੁੰਦਾ ਸਾਧ ਕਦੇ ਜਨਮ ਨਹੀਂ ਲੈਂਦਾ ਅੰਤਰਾਤਮਾ ਦਾ ਸਾਧ ਹੈ ਬਾਹਰ ਲੈਣਾ ਤਾਂ ਜਨ ਬਣਨਾ ਇਹ ਅਣਜਾਣ ਹੈ ਜਾਣਕਾਰ ਹੁੰਦਾ ਜਨ ਅਜਾਣ ਕੇ ਹੈ ਨਾ ਜਾਂ ਜਾਣਕਾਰ ਹੋ ਜਾਂਦਾ ਫਿਰ ਇਹਨੂੰ ਜਾਣ ਕਹਿੰਦੇ ਨੇ ਨਾਨਕ ਤਾਂ ਆਪਣੇ ਆਪ ਨੂੰ ਜਨ ਕਹਿੰਦਾ ਪਰ ਪਟ ਨਾਨਕ ਨੂੰ ਜਨਕ ਕਹਿੰਦੇ ਨੇ ਜਨਕ ਕਿਉਂ ਜਨਕਾ ਤੇ ਕਹਿੰਦੇ ਨੇ ਜਿਹੜਾ ਸਿੰਘਾਸਣ ਤੇ ਬੈਠਾ ਹੁੰਦਾ ਉਹ ਜਨਕ ਹੁੰਦਾ ਸਿੰਘਾਸਣ ਤੇ ਬੈਠਾ ਹੁੰਦਾ ਨਾ ਉਹ ਜਨਕ ਹੁੰਦਾ ਜਦ ਕਬੀਰ ਕਹਿੰਦਾ ਅਬ ਤੋ ਜਾਏ ਚੜੇ ਸਿੰਘਾਸਣ ਜਿਉਂਦਾ ਕਹਿ ਰਿਹਾ ਅਬ ਜਿਉਂਦਾ ਚੜਿਆ ਮਿਲੇ ਹੈ ਸਾਰੰਗ ਪਾਣੀ ਸਾਰੰਗ ਨੂੰ ਪਾਣੀ ਮਿਲ ਗਿਆ ਪਾਣੀ ਬਿਨਾਂ ਸਾਰੰਗ ਦੀ ਮੌਤ ਸੀ ਕਿ ਪਾਣੀ ਨਾਲ ਉਹਦੀ ਮੌਤ ਹੋਈ ਪਾਣੀ ਸੁਰਤ ਸ਼ਬਦ ਨਾਲ ਜੁੜੀ ਹੋਈ ਹੈ ਸਾਰੰਗ ਪਾਣੀ ਦਾ ਮਤਲਬ ਹੈ ਹੁਣ ਕਿਵੇਂ ਮਰ ਮਰਦਾ ਸੀ ਪਾਣੀ ਨਹੀਂ ਸੀ ਮਰਦਾ ਉਸ ਵੇਲੇ ਮੌਤ ਵੇਲੇ ਮਿਲੇ ਇਹਸਾਨ ਸਾਰਿਆਂ ਨਾਲ ਪਾਣੀ ਇਕੱਠੇ ਹੋ ਗਏ ਹੈ ਜਲ ਮੈਂ ਤੇਰਾ ਬਾਸ ਹੈ ਬਾਹਲਾ ਜਲ ਛੱਡ ਕੇ ਅੰਦਰਲਾ ਲੈ ਲਿਆ ਨਾਮ ਅਮਰਤ ਜਿਹੜੇ ਜਲ ਤੋਂ ਇਹਦਾ ਜਨਮ ਹੋਇਆ ਉਸ ਜਲ ਨਾਲ ਜਲਿਆਗਾ ਜਿਹੜੇ ਜਲ ਤੋਂ ਸਰੀਰ ਦਾ ਜਨਮ ਹੋਇਆ ਫਿਰ ਉਹਦੇ ਨਾਲ ਜੁੜਿਆ ਜਿਸ ਜਲ ਨੇ ਕੰਮ ਤੋਂ ਜਾਗਾ ਹੈ ਹਾਂ ਉਹ ਅਮਰਤ ਗੁਰਪਾਹੀ ਹਾਂ ਉਹ ਜਲ ਹੈ ਜਿਹੜਾ ਇਹਦਾ ਜਨਮ ਹੋਇਆ ਉਹ ਜਲ ਕੀ ਉਹ ਹੁਕਮ ਉਹ ਹੁਕਮ ਚ ਸਮਾਇਆ ਹੋਇਆ ਜਲ ਨਾਮ ਅਮਰ ਉਹ ਹੁਕਮ ਨਾਲ ਜੁੜ ਕੇ ਉਹ ਜਲ ਪੀ ਰਿਹਾ ਨਾਮ ਰਸ ਲੈ ਰਿਹਾ ਫਿਰ ਕਿਵੇਂ ਮਰੂ ਜਿਹੜੇ ਜਲ ਨਾਲ ਸਰੀਰ ਬਣਿਆ ਜਲ ਤਿਆਗਤਾ ਹੁਣ ਵੀ ਇਹ ਲੈ ਜਲ ਚ ਬਾਸ ਜਿੰਨਾ ਚਿਰ ਤ੍ਰਿਕੁਟੀ ਚ ਰਹੂਗਾ ਬਵੀਹੇ ਦਾ ਬਾਸ ਹੈ ਜਲ ਚ ਰਹੂਗਾ ਸੁਣਤੇ ਚ ਰਹੂਗਾ ਬਰੇਲੀ ਚ ਰਹੋ। ਸੂਰਤ ਜਿਹਨੇ ਚ ਦਿਮਾਗ ਹੈ ਇਹ 'ਚ ਬਾਤ ਹੈ ਬਰੇਲੀ ਚ ਰਹੋ। ਇਹ ਸੁਤਰ ਹੋਏ ਇਹ ਸ਼ਬਦ ਚ ਰਹੋ। ਤ੍ਰਿਕੁਟੀ ਛੁੱਟ ਗਈ 10 ਬਲਾਰ ਖੁੱਲ ਗਿਆ ਫਿਰ ਸ਼ਬਦ ਚਲਿਆ ਗਿਆ ਨਵਾਜ਼ ਸ਼ਬਦ ਚ ਹੋ ਗਿਆ ਮੂਲ ਦਾ ਜਗ੍ਹਾ ਬਦਲਣੀ ਹੈ ਦੇਹੀ में इसका हाँ नाम अमृत प्रभु का नाम देही में इसका विश्राम ਸਾਧ ਸੇਵਾ ਦੇਹੀ ਲਾਵੇ ਕਿਹੜੀ ਦੇਹੀ ਗੁਪਤ ਵਿਦੇਹੀ ਨਹੀਂ ਸਰ ਦੇਹੀ ਤਾਂ ਗੁਪਤ ਹੈ ਜਿਹੜੀ ਨਿਕਲ ਕੇ ਜਾਣੀ ਹੈ ਦਿਖਣੀ ਨਹੀਂ ਉੱਥੇ ਜਾ ਕੇ ਨਾਮ ਸੁਣਨਾ ਅੰਦਰ ਬਹਿ ਕੇ ਬਾਹਰ ਨਹੀਂ ਸੁਣਦਾ ਨਾਮ ਜਿਹੜਾ ਸ਼ਬਦ ਤਿਰਕੁੜੀ ਉਹ ਸੁਣਦੇ ਨੇ ਉਹ ਤਾਂ ਬਾਹਰ ਲਾ ਸੀ ਮਾਇਆ ਦਾ ਜੋਗੀ ਸੁਣਦੇ ਨੇ ਔਰ ਇਹ ਵੀ ਸੁਣਦੇ ਨੇ ਜਿਹੜੀਆਂ ਗੱਲਾਂ ਕਰਦੇ ਨੇ ਲੋਕ ਤਾਂ ਬਾਹਰ ਸੁਣਦਾ ਦੇਹੀ ਦੇ ਵਿੱਚ ਕਿਤੇ ਸੁਣਦਾ ਅੰਦਰ ਨਹੀਂ ਸੁਣਦਾ ਸਾਧ ਸੇਵਾ ਲਾਵੇ ਜਿਹੜੇ ਆਪੇ ਨਾਮ ਸੇਵਾ ਲਾਵੇ ਜੇ ਆਪੇ ਆਪੇ ਕਰ ਲਾਉਂਦਾ ਆਪੇ ਲਾਉਂਦਾ ਹੈ ਜਾਂ ਦਰਗਾਹੋਂ ਨਾਮ ਲੈਂਦਾ ਪਹਿਲਾਂ ਹੁੰਦਾ ਪਰਮੇਸ਼ਰ ਲਾਉਂਦਾ ਜਿਹੜਾ ਹੈ ਨਾ ਜਨਮ ਤੁਹਾਰੇ ਲੇਖ ਇਸ ਸਭ ਸਿਰ ਸਾਧਨ ਸਿਰ ਸੇਵਾ ਕੀ ਪਹਿਲਾਂ ਤਾਂ ਸਾਧ ਇਹਨੂੰ ਕਹਿੰਦਾ ਸੀ ਕਿ ਭਾਈ ਚੰਗੇ ਕੰਮ ਕਰ ਪੂਰੇ ਦੁਨੀਆ ਨੂੰ ਪਹਿਲੇ ਚੰਗੇ ਕੰਮ ਕਰ ਬੋਲ ਕੇ ਕਹਿੰਦਾ ਹੈ ਸਾਧ ਕੋ ਸਰੀਰ ਨਾ ਬੋਲ ਨਹੀਂ ਸਕਦਾ ਸਾਧ ਸਾਹ ਲੈ ਸਕਦਾ ਮਸ਼ੀਨੀ ਦਾ ਕਬਜ਼ਾ ਬੋਲਣ ਦੇ ਨਹੀਂ ਕਿਉਂਕਿ ਸਰੀਰ ਨਾਲ ਲਿਪਤ ਨਹੀਂ ਅਲਿਪਤ ਹੈ ਉਹ ਰਵਿਆ ਹੋਇਆ ਹੈ ਰਵਿਆ ਨਹੀਂ ਹੋਇਆ ਇਹ ਰਵਿਆ ਹੋਇਆ ਰਵਿਆ ਨਹੀਂ ਹੋਇਆ ਇਹ ਰਾਮ ਵੀ ਸਕਦਾ ਰਾਮ ਕੇ ਛੱਡ ਵੀ ਸਕਦਾ ਇਹ ਜਦੋਂ ਕਹਿੰਦੇ ਨੇ ਗੁਰਮੁਖ ਆਇਆ ਜਾਏ ਨਾ ਸੰਗ ਉਹ ਚਾਹੇ ਸਰੀਰ ਚ ਆਜਵੇ ਸਰੀਰ ਤੋਂ ਚਲਾ ਜਾਵੇ ਤਿਰਕੁੜੀ ਚ ਆਜਵੇ ਸਰੀਰ ਦੇ ਨਾਲ ਬੋਲ ਪਵੇ ਇੱਕ ਜਦ ਮਰਜੀ ਛੱਡ ਕੇ ਸਿੱਖ ਲੋ ਇਹ ਆਏ ਜਾਏ ਨਾ ਸੰਗ ਜਿਹੜਾ ਹਿਰਦਾ ਉਹ ਸੱਚਖੰਡ ਹੈ ਤ੍ਰਿਗੁੜੀ ਹੈ ਭਗਤ ਸਾਗਰ ਉਹ ਭਗਤ ਸਾਗਰ ਤੋਂ ਸੱਚਖੰਡ ਸੱਚਖੰਡ ਤੋਂ ਭਗਤ ਸਾਗਰ ਇੱਕ ਸਕਿੰਟ ਚ ਆ ਜਾ ਸਕਦਾ ਗੁਰੂ ਕਾ ਆਏ ਜਾਏ ਉਸ ਸੰਗ ਪਰ ਬੋਲਣਾ ਤ੍ਰਿਗੁੜੀ ਜਾ ਕੇ ਪੈਂਦਾ ਬੋਲ ਨਹੀਂ ਸਕਦਾ ਉਹਨਾਂ ਬੋਲਦਾ ਧਿਆਨ ਤ੍ਰਿਗੁੜੀ ਚ ਕਰਕੇ ਬੋਲਣਾ ਪੈਂਦਾ ਕਿ ਸੰਸਾਰੀ ਬੋਲੀ ਹੈ ਸੰਸਾਰ ਨਾਲ ਜੁੜਨਾ ਪੈਂਦਾ ਬੋਲਣ ਵਾਸਤੇ ਸੰਸਾਰ ਨੂੰ ਸਮਝਾਉਣਾ ਪੈਂਦਾ ਸੰਸਾਰੀ ਬੋਲੀ ਸੰਸਾਰੀ ਪ੍ਰਮਾਣ ਸੰਸਾਰ ਦੇ ਵਿੱਚ ਦੇਖ ਕੇ ਪ੍ਰਮਾਣ ਦੇ ਨੇ ਉਹਦਾ ਧਿਆਨ ਸੰਸਾਰ ਜਾਂ ਬੋਲੂਗਾ ਸੰਸਾਰ ਨਾਲ ਵੀ ਜੁੜਿਆ ਹੈ ਅੰਦਰ ਵੀ ਜੁੜਿਆ ਹੈ ਜਿਵੇਂ ਸਟੇਜ ਤੇ ਬੋਲ ਰਿਹਾ ਆਦਮੀ ਇੱਕ ਸਟੇਜ ਵਾਲੇ ਨੂੰ ਪਿੱਛੋਂ ਪੜਦੇ ਦੇ ਪਿੱਛੇ ਦੱਸ ਰਿਹਾ ਹੁਣ ਉਹਦਾ ਪੜਦੇ ਆਏ ਪਿੱਛੇ ਵਾਲੇ ਨਾਲ ਕੰਨ ਜੁੜਿਆ ਹੈ ਉਹਦੀ ਸੁਣਿਆ ਲੋਕਾਂ ਨੂੰ ਸੁਣਾ ਰਿਹਾ ਇਹ ਡਬਲ ਡਿਊਟੀ ਕਰ ਰਿਹਾ ਜੈਸੀ ਮੈਂ ਆਵੇ ਕਸਮ ਤਸਲਾ ਕਰੀ ਕਰਮੀ ਗਵਣ ਸੁਣ ਵੀ ਲੈ ਪਰ ਉਹ ਬਿਨਾਂ ਕਰਨਾ ਤੇ ਸੁਣ ਰਿਹਾ ਲੋਕਾਂ ਨੂੰ ਕਰਨਾ ਨਾ ਸੁਣਨ ਵਾਲੀ ਦੇ ਬਿਨਾਂ ਕਰਨਾ ਤੇ ਸੁਣਨ ਵਾਲੀ ਨੂੰ ਕੰਨਾਂ ਨਾਲ ਸੁਣਨ ਵਾਲੀ ਗੁਰਬਾਣੀ ਬਣਾ ਕੇ ਦੇ ਰਿਹਾ ਹੈ ਬਾਣੀ ਬਿਨਾ ਕੰਨਾਂ ਦੇ ਸੁਣਨ ਵਾਲੀ ਬਾਣੀ ਹੈ ਬਿਨਾ ਕੰਨਾਂ ਦੇ ਸੁਣਨ ਵਾਲੀ ਉਹਨੂੰ ਬਣਾ ਉਹ ਹੈ ਮੱਖਣ ਪ੍ਰਥਮੇ ਮੱਖਣ ਉਹਦਾ ਦੁੱਧ ਬਣਾ ਕੇ ਦੇ ਇਸ ਨਾਲ ਦੁੱਧ ਪੀਏ ਮੇਰੇ ਗੋਬਿੰਦ ਪਰ ਅੰਦਰੋਂ ਮਨਜ਼ੂਰ ਕਰਾਉਂਦਾ ਗੋਬਿੰਦ ਰਾਏ ਤੇ ਵੀ ਠੀਕ ਹੈ ਗੱਲ ਇਹ ਕਹਿਦਾ ਉਹਦੀ ਸਵਾਲ ਲੱਗਦੀ ਉਹਨੇ ਕਿਹਾ ਨਾ ਜੈਸੇ ਮੈਂ ਆਪੇ ਖਸਮ ਕੀ ਬਾਣੀ ਗਿਆਨ ਤਾਂ ਤੈਂ ਕਰਾਉਣਾ ਮੈਂ ਤੇ ਪੁੱਛ ਕੇ ਕਹੀ ਗੱਲ ਐਵੇਂ ਕਹੀ ਜਾ ਮੈਂ ਲਪਟਲੀਆਂ ਮਾਰੀ ਜਾ ਕੁਝ ਹੋਰੇ ਗਏ ਜੂ ਇਹ ਅੰਦਰ ਅੰਦਰ ਵੀ ਜੁੜ ਕੇ ਤਾਂ ਬਾਹਰ ਇੱਕ ਹੋ ਕੇ ਕਰਦਾ ਸਾਧ ਸੇਵਾ ਲਾਵੇ ਜੇ ਆਪੇ ਨਾਨਕ ਸੇਵਾ ਲਾਵੇ ਜੇ ਆਪੇ ਨਾਨਕ ਤਾਕੋ ਦੂਗਣਾ ਵਿਆਪੈ ਨਾਨਕ ਤਾਕੋ ਦੂਗਣਾ ਉਹਦੇ ਅੰਦਰ ਇਹ ਦੁੱਖ ਹੈ ਜਿਹੜਾ ਦੁੱਖ ਹੈ ਕਿ ਇਹ ਕੋਈ ਦੁੱਖ ਹੈ ਵੀਰ ਕਹਿੰਦਾ ਬਹੁਤੇ ਨਹੀਂ ਦੁੱਖ ਬਹੁਤੇ ਦੁੱਖ ਜਿਹੜੇ ਨੇ ਉਹਨੇ ਮਨਮੁਖਾਂ ਅਸਲ ਜੜ ਸਾਰੇ ਦੁੱਖਾਂ ਦੀ ਕੋਈ ਦੁੱਖ ਹੈ ਇੱਕ ਦੁੱਖ ਰਾਜਾ ਰਾਮ ਰਹਿ ਘਾਟੋ ਮੇਰਾ ਕਿਹੜਾ ਦੁੱਖ ਅਗਰ ਦਾ ਹੈ ਇਹ ਮੈਨੂੰ ਬੜੀ ਚਿੰਤਾ ਹੈ ਦੁੱਖ ਦੀ ਚਿੰਤਾ ਜਿਹੜੀ ਹੈ ਨਾ ਚਿੰਤਾ ਉਹਦੇ ਬਰਾਬਰ ਹੁੰਦੀ ਅਗੰਤ ਹੈ ਇਸੇ ਗੱਲ ਦੀ ਚਿੰਤਾ ਮੈਨੂੰ ਤਾਂ ਕਰ ਸਾੜ ਰਹੀ ਹੈ ਔਰ ਗਰਭ ਬਸੇ ਆ ਜਿਹੜਾ ਰਾਮ ਗਰਭ ਦਾ ਬਸੇਰਾ ਨਾ ਬਾਰ-ਬਾਰ ਜਨਮ ਮਿਲਦੇ ਨੇ ਜਿੰਨਾ ਜੇ ਰਾਮ ਗਰਭ ਦੇ ਵਿੱਚ ਬਸੇਰਾ ਹੈ ਭਾਵ ਸਾਗਰ ਦੇ ਵਿੱਚ ਬਸੇਰਾ ਇਹ ਦੁੱਖ ਕੱਢਦੇ ਬਾਕੀ ਨਹੀਂ ਹੋਰ ਹੋਰ ਕੋਈ ਨਹੀਂ ਚਾਹੀਦਾ ਇਹ ਦੁੱਖ ਭਗਤਾਂ ਦਾ ਦੁੱਖ ਜਿਹੜਾ ਸਾਧ ਸੇਵਾ ਸਾਧ ਸੇਵਾ ਦੇ ਵਿੱਚ ਜਿਹੜਾ ਇਹ ਦੁੱਖ ਕੱਟਣ ਦਾ ਉੱਥੇ ਰਾਜ ਹੈ ਜਿੱਥੇ ਇਹ ਦੁੱਖ ਕੱਟੇ ਜਾਣ ਦਾ ਸਾਨੂੰ ਕੁਝ ਸਾਧਨ ਮਿਲਦਾ ਹੈ ਉਹ ਭਗਤੀ ਹੈ ਜੇ ਇਹ ਦੁੱਖ ਨਹੀਂ ਕੱਢਦੀ ਉਹ ਭਗਤੀ ਹੋਣੀ ਇਹ ਦੁੱਖ ਨੂੰ ਹਲਕਾ ਕਰਨ ਵਾਲਾ ਚੰਗਾ ਕੰਮ ਹੈ ਜੇ ਇਹ ਦੁੱਖ ਹਲਕਾ ਨਹੀਂ ਹੋ ਰਿਹਾ ਚੰਗਾ ਕੰਮ ਹੈ ਹੀ ਨਹੀਂ ਜੇ ਇਹ ਦੁੱਖ ਜਿਹੜਾ ਦਾਨ ਇਹ ਦੁੱਖ ਨੂੰ ਦੂਰ ਕਰ ਰਿਹਾ ਉਹ ਦਾਨ ਹੈ ਬਾਕੀ ਦਾਨ ਨਹੀਂ ਕੋਈ ਜੇ ਇਹ ਦੁੱਖ ਵਧ ਰਿਹਾ ਉਹਦੇ ਚਿੰਤਾ ਵਧ ਰਹੀ ਹੈ ਹਉਮੈ ਵਧ ਰਹੀ ਹੈ ਜਿੰਨਾ ਚਿਰ ਹਉਮੈ ਤੋਂ ਬਾਹਰ ਨਿਕਲ ਨਹੀਂ ਦੇਣਾ ਕਿਸੇ ਨੂੰ ਹਉਮੈ ਹਮੇਸ਼ਾ ਕਰਨੀ ਚਾਹੀਦੀ ਕੱਢਣੀ ਚਾਹੀਦੀ ਉਹ ਸੰਸਾਰ ਤਾਂ ਹਉਮੈ ਵਧ ਰਹੀ ਹੈ ਕੋਈ ਭਗਤੀ ਜੇ ਮਾਲਾ ਫੇਰ ਕੇ ਦੁੱਖ ਨੇੜੇ ਨੂੰ ਨਹੀਂ ਆ ਰਿਹਾ ਉਹਦਾ ਕੀ ਫਾਇਦਾ ਹੈ ਸਮਾਧੀ ਲਾ ਕੇ ਦੁੱਖ ਨੇੜੇ ਨੂੰ ਨਹੀਂ ਆ ਰਿਹਾ ਕੀ ਫਾਇਦਾ ਹੈ ਨੇਗਾ ਦਾ ਸਾਧ ਦੀ ਗੱਦੀ ਤੇ ਚੇਲਿਆਂ ਦੀ ਫਿਰਦੇ ਨੇ ਵਾਲਾ ਦੇਖੋ ਗੁਰੂ ਵੀ ਵਾਲਾ ਫਿਰਦੇ ਚੇਲੇ ਵੀ ਫਿਰਦੇ ਗੁਰੂ ਕਾਲੇ ਵੀ ਤੂੰ ਤੂੰ ਵੀ ਵਾਲਾ ਫਿਰਦੇ ਜੇ ਦਾ ਤੂੰ ਆਪੇ ਆ ਜੇ ਜਿੰਨਾ ਚਿਰ ਮਾਲਾ ਫਿਰਦਾ ਤੈਨੂੰ ਕੁਝ ਮਿਲਿਆ ਨਹੀਂ ਜਿਹੜਾ ਮਾਲਾ ਫਿਰਦਾ ਨੂੰ ਕੁਝ ਨਹੀਂ ਮਿਲਿਆ ਅਜੇ ਜੇ ਮਿਲ ਗਿਆ ਤਾਂ ਮਾਲਾ ਛੱਡ ਦੇ ਸਕੂਲ ਵੀ ਜਾਈ ਜਾਂਦਾ ਟੀਚਰ ਕਿੱਥੋਂ ਹੋ ਗਿਆ ਜਿੰਨਾ ਚਿਰ ਸਕੂਲ ਜਾਂਦਾ ਟੀਚਰ ਕਿੱਥੋਂ ਹੋ ਗਿਆ ਇਹ ਟੀਚਰ ਹੈ ਬਹੁਤ ਲੋਅਰ ਕਲਾਸ ਦਾ ਟੀਚਰ ਹੈ ਹਾਈਅਰ ਕਲਾਸ ਦਾ ਟੀਚਰ ਨਹੀਂ ਤੂੰ ਪੜ ਰਹੇ ਆਪ ਇੱਥੇ ਤਾਂ ਸਾਰੀਆਂ ਕਲਾਸਾਂ ਫਾਈਨਲ ਦੀ ਗੱਲ ਕਰੇ ਸੰਤ ਫਾਈਨਲ ਦਾ ਟੀਚਰ ਹੈ ਸਾਧ ਫਾਈਨਲ ਦਾ ਟੀਚਰ ਹੈ ਫਾਈਨਲ ਕਲਾਸ ਹੈ ਅਖੀਰਲੀ ਖਾਲਸਾ ਫਾਈਨਲ ਦਾ ਟੀਚਰ ਹੈ ਜੇ ਤੂੰ ਮਾੜਾ ਫਿਰਦਾ ਜੋ ਫਾਈਨਲ ਦਾ ਤਾਂ ਟੀਚਰ ਹੈ ਨਹੀਂ ਅਦਬ ਜੜ ਦਾ ਟੀਚਰ ਹੈ ਕਹਿਣਾ ਮੈਂ ਫਾਈਨਲ ਦਾ ਟੀਚਰ ਹਾਂ ਇਹ ਅਪਰਾਧ ਹੈ ਸਮਾਧੀ ਵੀ ਲਈ ਜਾਂਦਾ ਕਹਿੰਦਾ ਮੈਂ ਸਾਧ ਜੇ ਮਨ ਸਾਧ ਗਿਆ ਸਮਾਧੀ ਕਿਹਦੀ ਲਾਉਣਾ ਹੈ ਕੀ ਲੋੜ ਹੈ ਸਮਾਧੀ ਲੋੜ ਨਹੀਂ ਉਹ ਤਾਂ ਬਹਾਨਾ ਦਾ ਕੰਮ ਕਰ ਅਗਲਾ ਅਗਲਾ ਕਰ ਵਿਸ਼ਨੂੰ ਦਾ ਸਵਾਲ ਖੜਾ ਕੀਤਾ ਕ੍ਰਿਸ਼ਨ ਦਾ ਸਵਾਲ ਖੜਾ ਕੀਤਾ ਵਿਸ਼ਨੂੰ ਸਵਾਲ ਖੜਾ ਕੀਤਾ ਵੀ ਤੂੰ ਵਾਲਾ ਕਿਹਦੀ ਫਿਰਦਾ ਕ੍ਰਿਸ਼ਨ ਨੂੰ ਸਵਾਲ ਖੜਾ ਕੀਤਾ ਤੂੰ ਕਿਹਦੀ ਵਾਲਾ ਫਿਰਦਾ ਕਹਿੰਦਾ ਮੈਂ ਉਹਦੇ ਭਗਤਾਂ ਦੀ ਫਿਰਦਾ ਲੈ ਲੋ ਸਵਾਲ ਦਾ ਜਵਾਬ ਭਗਤਾਂ ਦੀ ਫਿਰਦਾ ਉਹ ਕਾਹਦੀ ਫਿਰਦਾ ਮੈਂ ਆਪਣੇ ਭਗਤਾਂ ਦੇ ਨਾਮ ਜਪਦਾ ਜਿਹੜੇ ਮੇਰੇ ਭਗਤ ਨੇ ਜਿਹੜਾ ਸਿੱਧਾ ਭਗਤ ਹੈ ਰੱਬ ਦੇਖੋ ਉਹ ਕਹਿ ਰਿਹਾ ਅਰਜੁਨ ਕਹਿ ਰਿਹਾ ਵੀ ਮੇਰਾ ਨਾਮ ਤਾਂ ਫਿਰ ਚੌਥੇ ਹੋ ਜਿਹੜਾ ਮੇਰੇ ਮਣਕਾ ਉਹ ਮੈਂ ਹੋਊਗਾ ਕਹਿੰਦਾ ਤੇਰਾ ਦਾ ਮਾਣਾ ਜੀ ਮਣਕਾ ਹੀ ਨਹੀਂ ਮੇਰੀ ਮਾਲਾ ਦੇ ਵਿੱਚ ਤੇਰਾ ਮਣਕਾ ਜੋ ਪਿਆ ਹੀ ਨਹੀਂ ਦੋ ਅਵਸਥਾ 'ਚ ਨਹੀਂ ਪਹੁੰਚਿਆ ਇਹ ਸਾਖੀਆਂ ਨੇ ਰਿਐਲਿਟੀਆਂ ਫਿਰ ਉਹ ਸਾਧ ਕੋਲ ਲੈ ਗਿਆ ਕਹਿੰਦਾ ਮੈਨੂੰ ਦਿਖਾਇਆ ਹੈ ਜਾਂ ਉਹ ਬਰੋਟੇ ਥੱਲੇ ਬੈਠਾ ਕ੍ਰਿਸ਼ਨ ਜਾਣ ਕੇ ਪਰੇ ਨੂੰ ਚਲਾ ਗਿਆ ਧੂਆ ਨਿਕਲਦਾ ਦੇਖ ਕੇ ਉਹ ਨਾਲ ਬਰੋਟੇ ਹੇਠ ਨੂੰ ਚਲਾ ਗਿਆ ਵੀ ਕੋਈ ਇੱਥੇ ਸਾਧ ਹੋ ਵਿਸ਼ਾਦ ਕ੍ਰਿਸ਼ਨ ਇਸੇ ਨੂੰ ਦਿਖਾਉਣ ਨੂੰ ਲਿਆ ਹੋਵੇ ਬੈਠਾ ਬਹੁਤ ਪੁਰਾਣਾ ਬਿਰਧ ਜਾਂ ਲੋਕ ਬਾਹਰ ਚੜਦੇ ਨਹੀਂ ਉਹ ਤਾਂ ਚੱਪਾ ਚੱਪਾ ਗਿਆ ਹੋਇਆ ਬਾਹਰ ਉਹ ਤਾਂ ਦਿਖਾਓ ਕਿੱਥੇ ਸਰ ਇਹ ਪਹਿਲੀਆਂ ਗੱਲਾਂ ਨੇ ਜਾਂ ਲੋਕ ਕੋਈ ਸ਼ਹਿਰ 5-4 ਕਿਲੋਮੀਟਰ ਤੱਕ ਨਹੀਂ ਸੀ ਜਾਂਦਾ ਉਹ ਸੁਣ ਲੈਂਦੇ ਸੀ ਮੰਨ ਵੀ ਲੈਂਦੇ ਸੀ ਹੁਣ ਕੌਣ ਮੰਨਦਾ ਨਾ ਗੱਲਾਂ ਨੂੰ ਦੁਨੀਆ ਦਾ ਸਾਰੀ ਇੰਨੀ ਕੋਈ ਪਈ ਹੈ ਚਲੋ ਉਹਨੂੰ ਪੁੱਛਿਆ ਉਹਨੇ ਦੇਖਿਆ ਕਿ ਤੂੰ ਕਿਵੇਂ ਹੋਇਆ ਇੱਥੇ ਤਾਂ ਕਦੇ ਮੈਂ ਕੋਈ ਆਦਮੀ ਦੇਖਿਆ ਹੀ ਨਹੀਂ ਇੰਨੀ ਕਹਿੰਦਾ ਵਸ ਮੈਂ ਕ੍ਰਿਸ਼ਨ ਨਾਲ ਆਇਆ ਕ੍ਰਿਸ਼ਨ ਲੈ ਆਇਆ ਤੇ ਮੈਨੂੰ ਕਹਿੰਦਾ ਕ੍ਰਿਸ਼ਨ ਹਾਂ ਇਹ ਕ੍ਰਿਸ਼ਨ ਤੂੰ ਕੌਣ ਮੈਂ ਅਰਜਣਾ ਫਲਾਣਾ ਅੱਛਾ ਕ੍ਰਿਸ਼ਨ ਤੋਂ ਮੈਨੂੰ ਇਹ ਪਤਾ ਲੈ ਕੇ ਦੱਸੀ ਵੀ ਮੈਂ ਮੈਨੂੰ ਮੁਕਤੀ ਮਿਲ ਜੂ ਨਾ ਮੈਨੂੰ ਦਰਸ਼ਨ ਹੋ ਜਾਣਗੇ ਕ੍ਰਿਸ਼ਨ ਤੇ ਦਰਸ਼ਨ ਦੇ ਬਾਅਦ ਹੁੰਦੀਆਂ ਨੇ ਮੁਕਤੀ ਇਹਨਾਂ ਦੀ ਵੀ ਦਰਸ਼ਨ ਮੈਨੂੰ ਦੋ ਕ੍ਰਿਸ਼ਨ ਵੀ ਕ੍ਰਿਸ਼ਨ ਦੇ ਦਰਸ਼ਨ ਜਾਂ ਜਿਉਂਦਾ ਤੂੰ ਜਾ ਕੇ ਕਰ ਲੈ ਤੂੰ ਤੁਰ ਕੇ ਜਾ ਕੇ ਕਰ ਲੈ ਉੱਥੇ ਜੇ ਕ੍ਰਿਸ਼ਨ ਦੇ ਦਰਸ਼ਨ ਕਰਦੇ ਨੇ ਮੈਂ ਇਹਦੇ ਨਾਲ ਚੱਲ ਮੈਨੂੰ ਵਿਖਾ ਦੇ ਕਿੱਥੇ ਅਗਰੇਸ਼ਨ ਅਜੀਬ ਗੱਲਾਂ ਜਿਹੜਾ ਆਦਮੀ ਸਾਹਮਣੇ ਉਹਦੇ ਦਰਸ਼ਨ ਕੀ ਹੁੰਦੇ ਨੇ ਚਲੋ ਚੰਗਾ ਕੋਈ ਨਾ ਪੁੱਛ ਕੇ ਦੱਸ ਦੂ ਛੇਤੀ ਦੱਸ ਦੇ ਮੈਨੂੰ ਪਰ ਪਿੱਠਮੋੜੀ ਕ੍ਰਿਸ਼ਨ ਨਾਲ ਹੀ ਖੜਾ ਮੋੜ ਤੇ ਉਹ ਕਹਿੰਦਾ ਵੀ ਸਾਲ ਬੈਠਾ ਬਹੁਤ ਤਪੱਸਿਆ ਕਰਦਾ ਬਹੁਤ ਬਜ਼ੁਰਗ ਹੈ ਬਹੁਤ ਉਮਰ ਦਾ ਹੈ ਉਹ ਹੈ ਕੀ ਪੁੱਛਦਾ ਹੈ ਪੁੱਛਦਾ ਦਰਸ਼ਨ ਹੋ ਜਾਣਗੇ ਰੱਛਾ ਕਰਨ ਨੂੰ ਇਹ ਕਹਦੇ ਵੀ ਆ ਜਿਹੜਾ ਤੇਰੇ ਵੀ ਜੇ ਹੋਣਗੇ ਤਾਂ ਕਦ ਹੋਣਗੇ ਹੋਣਗੇ ਕਿ ਨਹੀਂ ਜੇ ਹੋਣਗੇ ਤਾਂ ਕਦ ਹੋਣਗੇ ਕਹਿੰਦਾ ਜਿਹੜਾ ਤੇਰੇ ਉੱਤੇ ਰੋਟਾ ਹੈ ਜਿੰਨੇ ਦੇ ਪੱਤੇ ਨੇ ਇਹਨੇ ਹਜ਼ਾਰ ਵਰਸ ਨੂੰ ਹੋਣਗੇ ਚਲੋ ਉਹਨੇ ਜਾ ਕੇ ਕਹਿਤਾ ਦਰਸ਼ਨ ਤਾਂ ਹੋ ਜਾਣਗੇ ਉਹਨੇ ਗਾਹ ਸੁਣੀ ਉਹ ਨਹੀਂ ਗੱਲ ਹੋ ਜਾਣਗੇ ਇਹ ਇਹ ਲਿਖਦੇ ਹੋ ਜਾਣਗੇ ਵਾਲੀ ਸੁਣ ਲਈ ਪਰ ਇਹਨੇ ਚਿਰੂ ਨੂੰ ਹੁਣ ਉਹ ਸੁਣੀ ਹੋਣੀ ਗੱਲ ਹੋਈ ਅਸੋਸਤਾ ਮਾੜੀ ਗੱਲ ਇੱਥੇ ਘੜ ਕੇ ਲਿਆ ਕੇ ਪਾਤੀ ਨਾ ਵਿਦਵਾਨਾਂ ਦੀਆਂ ਕਾਢਾਂ ਹੋਈਆਂ ਅਸੋਸਤਾ ਮਾ ਹਤੋ ਦਾ ਸੁਣ ਲਿਆ ਬਾਹਰ ਵਾਲਾ ਸੁਣ ਨਹੀਂ ਦਿੱਤਾ ਇਹ ਹੈ ਉਕਤ ਸਿਆਣਪ ਇਹਨੂੰ ਉਕਤ ਸਿਆਣਪ ਕਹਿੰਦੇ ਨੇ ਇੱਥੇ ਉਕਤ ਸਿਆਣਪ ਨੇ ਸਾਰੇ ਕੰਮ ਕੀਤਾ ਹੋਇਆ ਉਕਤ ਸਿਆਣਪ ਸਮਝ ਗਏ ਇੱਥੇ ਉਕਤੀ ਹੈ ਉਲਟੇ ਪਾਸੇ ਤੁਹਾਨੂੰ ਲੈ ਕੇ ਜਾਣਾ ਸਿਆਣਪ ਵਰਤ ਜਦ ਤੁਹਾਨੂੰ ਉਲਟੇ ਰਸਤੇ ਪਾਉਣਾ ਹੈ ਉੱਤੀ ਭਲੇਖਾ ਦੇਣਾ ਜਿਵੇਂ ਹਰਕਾਈ ਕੱਢਦਾ ਨਾ ਉਹ ਸਾਹ ਖਰਗੋਸ਼ ਕੁੱਤਾ ਨੇੜੇ ਆ ਜਾਂਦਾ ਉਹ ਐ ਮੁੜ ਜਾਂਦਾ ਕੁੱਤਾ ਗਾਹ ਨਿਕਲ ਜਾਂਦਾ ਇਹ ਹਰਕਾਈਆਂ ਮਾਰ ਦਿੰਦੇ ਜਿਹੜਾ ਜਾਣਕਾਰ ਹੁੰਦਾ ਤਾਂ ਗੱਲ ਤੇ ਫੜ ਲੈਂਦਾ ਹਰਕਾਈ ਮਾਰ ਦੇ ਨੂੰ ਉੱਥੇ ਫੜ ਲੈਂਦਾ ਜਾਏ ਬੈਠੇ ਤੂੰ ਇੱਥੇ ਦੱਸ ਇੱਥੇ ਮੋੜ ਤੋਂ ਕੱਟਿਆ ਤੈਨੂੰ ਮੈਂ ਮੋੜ ਕੱਟਣ ਦੇ ਦੂ ਸੱਤਾ ਤੇ ਚੜਿਆ ਜਾਂਦਾ ਜਿਹੜਾ ਸੱਤੇ ਚੜਿਆ ਜਾਂਦਾ ਉਹ ਮੋੜ ਕਿਵੇਂ ਕੱਟਣ ਦੇ ਦੂ ਬ੍ਰੇਕ ਲਾ ਕੇ ਮੋੜ ਕੱਟੂ ਨਾ ਉਹਨੇ ਬ੍ਰੇਕ ਲਾਉਂਦੇ ਗਰਦਨ ਤੇ ਫੜ ਲੈਣਾ ਉਹਦਾ ਸਿਰ ਤੇ ਚੜਿਆ ਜਾਂਦਾ ਉਤੇ ਉਹਦਾ ਉਹਨੂੰ ਜ਼ਿਆਦਾ ਭਰ ਸਕਦਾ ਹੌਲੀ ਤਾਂ ਭਜਦਾ ਵੀ ਇਹ ਹੌਲੀ ਭਜਦਾ ਜਿੱਥੋਂ ਮੋੜ ਕੱਢੂ ਉਥੋਂ ਫੜੂ ਤਾਂ ਉਥੋਂ ਫੜੂਗਾ ਜਦ ਉਹਦਾ ਸਪੀਡ ਇਹਨੂੰ ਕਿਤੇ ਜ਼ਿਆਦਾ ਉਹਦੀ ਬੁੱਧ ਕਿਤੇ ਤੇਜ਼ ਆ ਉਹਦੇ ਨੂੰ ਚਲੋ ਜੀ ਚਿਮਟਾ ਲੈ ਕੇ ਤੂੰ ਦੇ ਆਲੇ ਜਿਹੜੇ ਕੱਢਣ ਲੱਗੇ ਨੱਚਣ ਲੱਗੇ 10 ਮਿੰਟ ਨੱਚਿਆ ਉਹ ਅਰਜਨ ਖੜਾ ਦੇ ਲੈ ਕਿੱਡਾ ਪਾਗਲ ਹੈ ਐਨਾ ਜਨ ਨੂੰ ਦਰਸ਼ਨ ਹੋਣੇ ਨੇ ਐਨਾ ਜਨ ਨੂੰ ਨੱਚੀ ਜਾਉ ਉਹਨੇ ਕਹਿੰਦਾ ਕਹਾ ਦੀ ਗੱਲ ਕਿਹੜਾ ਸੁਣੀ ਹੈ ਕਮਿਊਨੀਕੇਸ਼ਨ ਗਾਇਬ ਕਰਨਾ ਬੇਪਰੋਸਗੀ ਹੈ ਪਰੋਸਗੀ ਦਾ ਗਾਇਬ ਕਰਨਾ ਕੀ ਭਗਤੀ ਹੈ ਆਦਮੀ ਦੀ ਭਗਤੀ ਹੋਈ ਨਾ ਆਦਮੀ ਦੀ ਭਗਤੀ ਨੰਗਿਆ ਕਰੀ ਹੈ ਬਣੀ ਜੇ ਕ੍ਰਿਸ਼ਨ ਇਹੀ ਸੀ ਜਿਹਨੂੰ ਕ੍ਰਿਸ਼ਨ ਕਹਿੰਦੇ ਨੇ ਉਹ ਗੁਰਮਤਿ ਬਹੁਤ ਥੱਲੇ ਸੀ ਇਹ ਭਗਤੀ ਤਾਂ ਬੜੀ 400 ਵੀ ਹੈ ਆਪਣੇ ਨਾਲ ਜੋੜਨਾ ਇਹ ਤਾਂ ਅਪਰਾਧ ਹੈ ਇਸ ਕਰਕੇ ਵਿਸ਼ਨੂੰ ਦੇ ਭਗਤ ਜਿੰਨੇ ਨੇ ਅਵਤਾਰ ਇਹ ਅਪਰਾਧੀ ਨੇ ਇਹਨਾਂ ਨੂੰ ਤਾਰ ਮੰਨਿਆ ਨਹੀਂ ਹੋਇਆ ਤਾਂ ਹੀ ਨਹੀਂ ਮੰਨਿਆ ਹੋਇਆ ਇਹਨਾਂ ਨੇ ਜੋ ਕੁਝ ਲਿਖਿਆ ਉਹਦੇ ਆਧਾਰ ਤੇ ਨਹੀਂ ਮੰਨਿਆ ਹੋਇਆ ਗੁਰਬਾਣੀ ਨੇ ਆਪਣੇ ਕੋਲ ਗੁਰਬਾਣੀ ਦਾ ਕ੍ਰਿਸ਼ਨ ਮਨ ਨੂੰ ਲਿਖਿਆ ਹੈ ਕ੍ਰਿਸ਼ਨ ਨੇ ਆ ਕੇ ਦਰਸ਼ਨ ਦੇ ਦਿੱਤੇ ਜਦੇ ਗਿਆ ਵਿਸ਼ਨੂੰ ਦਾ ਰੂਪ ਧਾਰ ਕੇ ਚਾ ਪਜਾਣਾ ਕੇ ਉਹ ਰੁਕਿਆ ਖੋਲੀਆਂ ਅੱਖਾਂ ਮੂਰੇ ਤੇ ਖੜਾ ਵਿਸ਼ਨੂੰ ਖੜਾ ਉਹਨੇ ਚਲੋ ਹੋਈ ਗੱਲਬਾਤ ਅਰਜਨ ਪੁੱਛਦਾ ਹੈ ਕ੍ਰਿਸ਼ਨ ਨੂੰ ਵੀ ਆ ਜਿਹੜਾ ਤੂੰ ਝੂਠ ਮੇਤੋਂ ਬੁਲਾਇਆ ਇਹ ਕਿਉਂ ਬੁਲਾਇਆ ਜੇ ਤਾਂ ਦਰਸ਼ਨ ਦੇਣੇ ਸੀ ਮੈਨੂੰ ਕਹਤਾ ਨੇ ਸਭ ਸਾਨੂੰ ਹੋਣਗੇ ਦਰਸ਼ਨ ਤਾਂ ਉਹਨੇ ਮਿੰਟ ਵੀ ਨਹੀਂ ਲਾਏ ਦੇਰ ਨੂੰ ਤੂੰ ਤਾਂ ਵਾਂ ਝੂਠੇ ਮਿੱਤੋਂ ਨੇ ਕਹਿੰਦੇ ਝੂਠ ਬੁਲਾਇਆ ਸਾਡੇ ਖਾਨਦਾਨ ਦਾ ਝੂਠ ਬੋਲਣ ਦੀ ਆਦਤ ਨਹੀਂ ਯੁਧਿਸ਼ਟਰ ਨੇ ਸਾਰੀ ਜ਼ਿੰਦਗੀ ਝੂਠ ਨਹੀਂ ਬੋਲਿਆ ਤੂੰ ਬੋਲਦਾ ਰਹਿ ਝੂਠਾ ਝੂਠ ਕ੍ਰਿਸ਼ਨ ਨੂੰ ਥਾਂ ਥਾਂ ਝੂਠ ਬੋਲਦੇ ਦਿਖਾਇਆ ਥਾਂ ਥਾਂ 400 ਵੀ ਕਰਦੇ ਨੂੰ ਛਲ ਕਰਦੇ ਨੂੰ ਕਪਟ ਕਰਦੇ ਨੂੰ ਝੂਠ ਬੋਲਦੇ ਨੂੰ ਦਿਖਾਇਆ ਤੇ ਕ੍ਰਿਸ਼ਨ ਅਵਤਾਰ ਨਾ ਦਾ ਗੁਰੂ ਹੈ ਉਹ ਛੜੀ ਕਪਟੀ ਝੂਠੇ ਹੋਣਗੇ ਕਿ ਨਹੀਂ ਹੋਣਗੇ ਝੂਠ ਦਾ ਵਿਰਸੇ ਚ ਮਿਲਿਆ ਹੋਇਆ ਹੈ ਧਰਮ ਦੇ ਵਿੱਚ ਸਾਨੂੰ ਝੂਠ ਮਿਲਿਆ ਹੈ ਵਿਸ਼ਨੂੰ ਨੇ ਝੂਠ ਬੋਲਿਆ ਫਰਾਡ ਕੀਤਾ ਰਾਖਸ਼ਾਂ ਨੂੰ ਮਿਹਨਤ ਉਹਨਾਂ ਨੇ ਕੀਤੀ ਬਰਾਬਰ ਦੀ ਮਿਹਨਤ ਕੀਤੀ ਸ਼ੇਸ਼ ਨਾਲ ਸਮੁੰਦਰ ਗਿਆ ਫਿਰ ਉਹਨਾਂ ਨੂੰ ਤੁਸੀਂ ਇੱਕ ਵੀ ਚੀਜ਼ ਨਹੀਂ ਦਿੱਤੀ ਬੇਈਮਾਨ ਕੌਣ ਹੋਇਆ ਬੇਈਮਾਨ ਹੋਏ ਦੇਵਤੇ ਹੰਕਾਰੀ ਹੋਏ ਦੇਵਤੇ ਇਹ ਹੁਣ ਦੇਵਤਿਆਂ ਦੇ ਧੜੇ ਨੂੰ ਕਹਿੰਦੇ ਨੇ ਠੀਕ ਹੈ ਦੂਏ ਰਾਖਿਆਂ ਧੜੇ ਨੇ ਉਹ ਇਹਨਾਂ ਨਾਲ ਚੰਗੇ ਨੇ ਰਾਖ ਨੇ ਕਿਸੇ ਨੂੰ ਧੋਖਾ ਦਿੱਤਾ ਹੋਵੇ ਇਸ ਦੀ ਨਹੀਂ ਕਿਤੇ ਧੋਖਾ ਦਿੱਤਾ ਹੋਵੇ ਫਰਾਡ ਕੀਤਾ ਹੋਵੇ ਇਸ ਦੀ ਸਿੱਧੇ ਮੱਥੇ ਆ ਕੇ ਲੜੇ ਨੇ ਉਹ ਜੰਗ ਵੀ ਇਹਨਾਂ ਨੂੰ ਚੈਲੰਜ ਕੀਤਾ ਉਹਨਾਂ ਨੇ ਜਦ ਵੀ ਕੀਤਾ ਦੇਵਤਿਆਂ ਦੇਵਤਿਆਂ ਨੂੰ ਚੈਲੰਜ ਕੀਤਾ ਦੇਵਤਿਆਂ ਦੇ ਡਾਂਗ ਵਾਹੀ ਉਹਨਾਂ ਨੇ ਦੇਵਤਿਆਂ ਦੇ ਡਾਂਗ ਵਾਹੀ ਸੀ ਰਾਵਣ ਨੇ ਤਾਂ ਉਹਨੂੰ ਰਾਖੀ ਕਹਿੰਦੇ ਨੇ ਚਾਰ ਵੇਦ ਦਾ ਗਿਆ ਤਾਂ ਰਾਵਣ ਚਾਰ ਵੇਦ ਦਾ ਗਿਆ ਤਾਂ ਬੰਦੇ ਨੇ ਡਾਂਗ ਨਹੀਂ ਹੁੰਦੀਆਂ ਤੇ ਫੇਰੀਏ ਕਿਉਂ ਬਈ ਆ ਗੁਰਬਾਣੀ ਵਾਲੀ ਡਾਂਗ ਫੇਰੀ ਉਹਨੇ ਰੋਈ ਨਹੀਂ ਫੇਰੀ ਇਹ ਰਾਮਚੰਦਰ ਕੀ ਲਖਤਾ ਫੇਰੀ ਹੈ ਵੀ ਤੁਸੀਂ ਪਖੰਡ ਕਰਦੇ ਹੋ ਆਓ ਲਿਖਾਓ ਤੁਹਾਡੇ ਜੀ ਕੀ ਕਲਾ ਮੇਰੇ ਨਾਲ ਜੰਗ ਚ ਮੂਰੇ ਕਰੋ ਇਹ ਸਾਰੀ ਝੂਠ ਦੀ ਕਿਰਿਆ ਸੀ ਜਿਹੜੀ ਅਪਮਾਨ ਉਤਾਰਨ ਦੇਵਤਿਆਂ ਮੈਖਾ ਸੁਰ ਸੁੰਭੋ ਪਾਇਆ ਦੇਖੋ ਗੱਲ ਕੀ ਹੈ ਕਿਉਂ ਕੀਤਾ ਦਸਮ ਗ੍ਰੰਥ ਦਸਮ ਗ੍ਰੰਥ ਤਾਂ ਦੇ ਪੱਲੇ ਕੱਖ ਛੱਡਦਾ ਹੀ ਨਹੀਂ ਇਹਨਾਂ ਨੂੰ ਵਿਦਵਾਨਾਂ ਦਾ ਪਤਾ ਹੀ ਕੱਖ ਨਹੀਂ ਨਾ ਆਦਾ ਪਤਾ ਨਾ ਦਾ ਦਾ ਪਤਾ ਨਾ ਗੁਰਮਤਿ ਦਾ ਪਤਾ ਨਾ ਇਹਨਾਂ ਨੂੰ ਪਤਾ ਲੱਗੇ ਨਾ ਇਹਨਾਂ ਦਾ ਵਿਸ਼ਾ ਹੈ ਇਹਦਾ ਰੌਲਾ ਜਿਹੜਾ ਪਾਉਂਦੇ ਨੇ ਉਹਨਾਂ ਜਿਹੜੇ ਪਾਉਂਦੇ ਤੇ ਜਿਹੜਾ ਜਿਹੜਾ ਅਸੀਂ ਨਹੀਂ ਬੋਲੇ ਜਦੋਂ ਮਾਲਕ ਬੋਲ ਪੈਣਗੇ ਆਪੇ ਹਟ ਜਾਣਗੇ ਮਾਲਕ ਬੋਲਦਾ ਨਾ ਮਾਲਕ ਦੇ ਘਰ ਦੇ ਕੁੱਤੇ ਸਾਰੇ ਚੁੱਪ ਕਰ ਜਾਂਦੇ ਨੇ ਕੁੱਤੇ ਦਾ ਕਈ ਵਾਰ ਆਪਣੇ ਰਿਸ਼ਤੇਦਾਰਾਂ ਨੂੰ ਭੁੱਖੀ ਜਾਂਦੇ ਨੇ ਕਈ ਜਗ੍ਹਾ ਗਲਤ ਭੁੱਖਦੇ ਨੇ ਇਹ ਗਲਤ ਭੁੱਖਣਾ ਬੰਦ ਕਰਨਾ ਇਹਨਾਂ ਦਾ ਆਪਾਂ ਲੈਂਦੀਆਂ ਲੇਬਰ ਕੁੱਤੇ ਬਹਿ ਜਾਣ ਉਹਨੂੰ ਕਿਉਂ ਵੀ ਫਿਰ ਉਹ ਕੁੱਤਾ ਕੀ ਕਰਨਾ ਆਪਾਂ ਨੇ ਉਹ ਲੇਬਰ ਆਉਂਦੀ ਆ ਇੱਥੇ ਕੰਮ ਕਰਨਾ ਉਹ ਕੁੱਤੇ ਉਹਨੂੰ ਪੈਂਦੇ ਨੇ ਇਹਨੂੰ ਬਿਹਾਰੇ ਨੂੰ ਨਾ ਵੜਨ ਦੋ ਇਹ ਜੇ ਕੁੱਤਿਆਂ ਦੇ ਕੀ ਕਰਾਉਣਾ ਕੀ ਕਰਾਉਣਾ ਇਹਨਾਂ ਕੁੱਤਿਆਂ ਦੇ ਜੇ ਨਾ ਆਉਣ ਸਾਡਾ ਕੰਮ ਕਿਵੇਂ ਚੱਲੇ ਫੈਕਟਰੀਆਂ ਦਾ ਕੰਮ ਕਿਵੇਂ ਚੱਲੇ ਫਿਰ ਦ્વੈਤ ਪੈਦਾ ਹੁੰਦੀ ਹੈ ਮਾਨਸੀ ਕੀ ਜਾਤ ਸੰਭੈ ਕੇ ਪਹਿਚਾਣ ਲੋ ਤੁਸੀਂ ਤਾਂ ਬੋਲੇ ਨਹੀਂ ਸਕਦੇ ਹੋਰ ਸਾਰੀਆਂ ਸਟੇਟਾਂ ਬੋਲਣ ਮੁਲਕ ਬੋਲਣ ਸਿੱਖ ਨਹੀਂ ਬੋਲ ਸਕਦੇ ਇਹਨਾਂ ਸਿੱਖ ਨਹੀਂ ਕਹਿ ਸਕਦੇ ਕਦੇ ਉਹ ਤਾਂ ਫਰਕ ਆਉਂਦਾ ਵਿਕਰਾ ਆਉਂਦਾ ਸਾਨੂੰ ਸਭ ਇੱਕ ਨੇ ਅਸੀਂ ਤਾਂ ਇੱਕ ਕਰਨਾ ਸਭ ਨੂੰ ਇੱਕ ਕੌਣ ਕਰੂ ਜੇ ਅਸੀਂ ਭੌਂਕਣ ਲੱਗੇ ਦੂਏ ਲੋਟ ਇਹੜੇ ਭੌਂਕਣ ਵਾਲੇ ਨੇ ਗੱਲ ਇਹ ਕੁੱਤੇ ਗੱਲ ਭੌਂਕਦੇ ਨੇ ਇਹਦਾ ਬੰਦ ਕਰ ਹੋ ਜਾਣਗੇ ਜਨ ਵਾਲੇ ਸਾਬਤ ਹੋ ਗਏ ਕੁੱਤੇ ਹਾਂ ਹਾਂ ਸਾਬਤ ਹੋਏ ਨਹੀਂ ਸਾਰਾ ਵਰਲਡ ਨਫ਼ਤ ਕਰ ਦੋ ਹਾਂ ਸਾਰੇ ਨਫ਼ਤ ਕਰਨਗੇ ਗੁਰਬਾਣੀ ਉਹ ਮੰਗਦੇ ਨੇ ਵੀ ਇਹਦੇ ਅਰਥ ਦੇ ਦੋ ਇੰਟਰਨੈਟ ਦੇ ਅਰਥ ਪੈ ਗਏ ਉਹਨਾਂ ਨੂੰ ਪਤਾ ਲੱਗ ਜਾਣਾ ਇਹਨਾਂ ਨੂੰ ਕੋਣ ਕੋਈ ਤਾਂ ਇਹਨਾਂ ਨੂੰ ਲੋੜ ਨਹੀਂ ਗੁਰਬਾਣੀ ਦੀ ਇਹਨਾਂ ਨੂੰ ਤਾਂ ਲੋਕ ਬਾਹਰ ਨਹੀਂ ਸਿੱਧੇ ਕਰ ਦੇਣਗੇ ਕਿ ਗੁਰਬਾਣੀ ਦਾ ਆ ਕਹਿੰਦੀ ਤੁਸੀਂ ਆ ਗਏ ਨੇ ਆਪੇ ਚੁੱਪ ਕਰ ਜਾਣਗੇ ਇਹ ਤਾਂ ਰੋਟੀਆਂ ਕਾਰਨ ਪੂਰੇ ਦਾਲ ਹੈ ਸਾਡਾ ਹੁਣ ਉਹ ਕਹਿੰਦਾ ਕ੍ਰਿਸ਼ਨ ਜਵਾਬ ਕੀ ਦਿੰਦਾ ਕਿ ਜਿਹੜੀ ਇਹਦੀ ਜਿਆਦਾ ਅਵਸਥਾ ਸੀ ਇਹਦੀ ਅਵਸਥਾ ਇਹ ਜੀ ਸੀ ਕ੍ਰਿਸ਼ਨ ਖਬਰੀ ਮਿਲੂਗਾ ਖਬਰੀ ਨਹੀਂ ਮਿਲੂਗਾ ਜਦ ਤੋਂ ਤੈਅ ਦਾ ਦਰਸ਼ਨ ਹੋਣਗੇ ਇਹਨੇ ਕਹਾਂ ਦੀ ਗੱਲ ਨਹੀਂ ਸੁਣੀ ਇਹਦਾ ਨਿਸ਼ਚਾ ਪੱਕਾ ਹੋ ਗਿਆ ਮੈਂ ਤਾਂ ਦੇਤੇ ਉਹ ਸਫਰ ਉੱਥੇ ਲੈ ਕੇ ਜੋੜੀਆ ਗੱਲ ਮੰਨੇ ਕੀ ਗੱਤ ਕਹੀ ਨਾ ਜਾਏ ਇਹ ਇੰਨਾ ਦਿਨ ਨਿਸ਼ਚਾ ਹੋ ਗਿਆ ਇਹਦਾ ਇਹ ਸਾਰਾ ਸਫਰ ਇਹਨੇ ਸਾਲਾਂ ਦਾ ਇਹਨੇ ਸਕਿੰਟਾਂ 'ਚ ਪੂਰਾ ਕਰਿਆ ਐਨੇ ਸਕਿੰਟਾਂ 'ਚ ਪੂਰਾ ਕਰ ਗਿਆ ਗੱਲ ਉੱਥੇ ਲੈ ਕੇ ਜੋੜਤੀ ਮੰਨੇ ਕੀ ਗੱਲ ਕਹੀ ਨਾ ਜਾਏ ਉੱਥੇ ਲੈ ਕੇ ਜੋੜ ਆਗੇ ਖੜਾ ਸ਼ਰਾਉਂਦੇ ਨੇ ਗੁਰਬਾਣੀ ਤੇ ਹੋਰ ਨਹੀਂ ਕੋਈ ਰਾਹ ਮਿਲਦਾ ਇਹਨਾਂ ਨੂੰ ਜਦ ਗੁਰਬਾਣੀ ਜਦ ਫਸ ਜਾਂਦੇ ਚਾਰ ਮਿਲਦੇ ਫਿਰ ਗੁਰਬਾਣੀ ਦੀ ਓਟ ਲੈ ਕੇ ਫਿਰ ਉੱਥੋਂ ਰਾਹ ਚਲਾਉਂਦੇ ਨੇ ਬੰਨਾ ਕਿਤੇ ਨਹੀਂ ਛੁੱਟਣ